ਭੱਬੇ ਭਾਲੇ ਸੇ ਫਲ ਪਾਵੇਂ ਗੁਰ ਪ੍ਰਸਾਦੀ ਜਿਨ ਕੋ ਭਾਉ ਪਿਆ ਬੇਅਖਰ ਨਾਲ ਹੈ ਸ਼ੁਰੂ ਦੀ ਗੱਲ ਭੱਬੇ ਭਾਲੇ ਸੇ ਫਲ ਪਾਵੇਂ ਸੇ ਫਲ ਪਾਵੇਂ ਜਿਹੜਾ ਖੋਜਦਾ ਉਹਨੂੰ ਫਲ ਮਿਲਦਾ ਗੁਰਬਾਣੀ ਖੋਜਣ ਨੂੰ ਕਹਦੀ ਹੈ ਇਹ ਅਖਰਾਂ ਵਿੱਚ ਕੋਈ ਗੁਰਮੁਖ ਖੋਜਿਆ ਇਹ ਅੱਖਰ ਜਿਹੜੇ ਲਿਖੇ ਹਨ ਇਹਨਾਂ ਦੇ ਵਿੱਚ ਜਿਹੜੀ ਕਿਹਨੂੰ ਖੋਜਣਾ ਕਿੱਥੇ ਖੋਜਣਾ ਇਹ ਤਾਂ ਜਾਣਕਾਰੀ ਇਹਦੇ ਵਿੱਚ ਹੈ ਪਹਿਲਾਂ ਤਾਂ ਇਹਨੂੰ ਖੋਜਣਾ ਇਹ ਚੋਂ ਸਮਝਣਾ ਖੋਜਣਾ ਕਿਹਨੂੰ ਹੈ ਫਿਰ ਉਹ ਕਿੱਥੇ ਹੈ ਜਿੱਥੇ ਖੋਜਣਾ ਬੰਦੇ ਖੋਜ ਦਿਲ ਹਰ ਦਿਲ ਵਿੱਚ ਖੋਜਣਾ ਜਿਹੜੇ ਦਸ ਦੁਆਰ ਦਿਮਾਗ 'ਚ ਬੰਦ ਨੇ ਨਾ ਤਿਰਕੁਟੀ 'ਚ ਉਹ ਗਲਤ ਬੰਦ ਜਿਹਨੇ ਖੋਜਣਾ ਉਹ ਤਾਂ ਦਿਮਾਗ 'ਚ ਬੈਠਾ ਹੈ ਜਿਹਨੂੰ ਖੋਜਣਾ ਦਿਮਾਗ 'ਚ ਨਹੀਂ ਹੈ ਜਿਹਨੇ ਖੋਜਣਾ ਦਿਮਾਗ ਨਾਲ ਖੋਜਣਾ ਦਿਲ ਨੂੰ ਆਪਾਂ ਕਹਿੰਦੇ ਦਿਮਾਗ ਤੋਂ ਕੰਮ ਲੈ ਦਿਮਾਗ ਤੋਂ ਕੰਮ ਲੈਣਾ ਜੀਵ ਦਾ ਦੇ ਵਸ ਦੀ ਗੱਲ ਹੈ ਦਿਲ ਤੋਂ ਕੰਮ ਲੈਣਾ ਸਾਡੇ ਵਸ ਦੀ ਗੱਲ ਨਹੀਂ ਸੁੱਤੇ ਪੈਦ ਜਾਂ ਅਸੀਂ ਸੌ ਜਾਂਦੇ ਆ ਦਿਮਾਗ ਤੋਂ ਕੰਮ ਨਹੀਂ ਲੈ ਸਕਦੇ ਦਿਮਾਗ ਤੋਂ ਕੰਮ ਲੈਣਾ ਜਾਂ ਨਹੀਂ ਲੈਣਾ ਸਾਡੇ ਵਸ ਵਿੱਚ ਹੈ ਦਿਲ ਤੋਂ ਕੰਮ ਲੈਣਾ ਸਾਡੇ ਵਸ ਵਿੱਚ ਨਹੀਂ ਹੈ ਸੌ ਜਾਂਦੇ ਆ ਦਿਲ ਚੱਲਦਾ ਪਤਾ ਨਹੀਂ ਕੌਣ ਚਲਾਉਂਦਾ ਪਤਾ ਨਹੀਂ ਕਿਉਂ ਚੱਲਦਾ ਸੌ ਜਾਂਦੇ ਦਿਮਾਗ ਨਹੀਂ ਚੱਲਦਾ ਪਹਿਲਾਂ ਤਾਂ ਇੱਥੇ ਹੀ ਦੋ ਰਸਤੇ ਹੋ ਗਏ ਗੁਰਮੁਖਾਂ ਦੇ ਔਰ ਮਨਮੁਖਾਂ ਦੇ ਰਿਸ਼ੀ ਮੁਨੀ ਨੇ ਜਿੰਨੀਆਂ ਬੱਤਾਂ ਨੇ ਜਿੰਨੇ ਸਾਡੇ ਵਿਦਵਾਨ ਨੇ ਉਹ ਸਾਰੇ ਦਸੂਦਾਰ ਚ ਬੰਦੇ ਨੇ ਕਾਲਾ ਫਗਾਨਾ ਵੀ ਇਸੇ ਦੀ ਬਹਿਸ ਕਰਦਾ ਰਿਹਾ ਸੀ ਅਸਲ ਚ ਸਭ ਹਿੰਦੂ ਨੇ ਇਹੀ ਤਾਂ ਬਰਾਉੜੀ ਬੱਤ ਹੈ ਦਸੂਦਾਰ ਸਿਰ ਚ ਮੰਨਦੇ ਸਿਰ ਚ ਮੰਨਦੇ ਨੇ ਸਾਰੇ ਕਿਉਂਕਿ ਜੇ ਸਿਰ ਆਤਮਾ ਸਾਡੇ ਦਿਮਾਗ 'ਚ ਹੈਗੀ ਤਾਂ ਸਾਨੂੰ ਸੰਸਾਰ ਨਾਲ ਜੁੜੇ ਹੋਏ ਆ ਜੇ ਦਿਮਾਗ ਹੀ ਨਹੀਂ ਸਾਡੇ ਵਾਸਤੇ ਸੰਸਾਰ ਦੀ ਸਾਡੀ ਹੋਂਦ ਹੈ ਨਹੀਂ ਅਸਲ ਦੇ ਵਿੱਚ ਜੀਵ ਦੀ ਹੋਂਦ ਹੈ ਦਿਮਾਗ 'ਚ ਜਾ ਕੇ ਜਦ ਇਹਦੀ ਹੋਂਦ ਹੈ ਨਹੀਂ ਇਹਨੂੰ ਗਿਆਨ ਹੈ ਨਹੀਂ ਇਹ ਸਮਝਦਾ ਵੀ ਦਿਮਾਗ ਹੀ ਸਭ ਕੁਝ ਹੈ ਇੱਥੋਂ ਭਲੇਖਾ ਫਿਰਦਾ ਅਸਲ ਦੇ ਵਿੱਚ ਦਿਮਾਗ ਸਾਨੂੰ ਸੰਸਾਰ ਨਾਲ ਜੋੜਦਾ ਸੁੱਤਾ ਪਿਆ ਦਿਮਾਗ 'ਚ ਨਹੀਂ ਹੁੰਦਾ ਜੀਵ ਸੰਸਾਰ ਨਾਲ ਜੁੜਿਆ ਹੋਇਆ ਨਹੀਂ ਹੁੰਦਾ ਹੈ ਅਸੀਂ ਸੰਸਾਰ ਨਾਲ ਨਹੀਂ ਜੁੜੇ ਹੋਏ ਹੁੰਦੇ ਸਾਡੀ ਹੋਂਦ ਨਹੀਂ ਹੁੰਦੀ ਉਦੋਂ ਅਸੀਂ ਆਪਣੇ ਮੂਲ ਦੇ ਵਿੱਚ ਸਮਾਏ ਹੋਏ ਹੁੰਦੇ ਜੋ ਇਹ ਬੁੱਧੀ ਰੂਪੀ ਤਲਵਾਰ ਆਪਣੇ ਬਿਆਨ ਚ ਹੁੰਦੀ ਹੈ ਜਾਗਦੀ ਸਾਰ ਬੁੱਧੀ ਰੂਪੀ ਤਲਵਾਰ ਬਾਹਰ ਆਉਂਦੀ ਹੈ ਦਿਮਾਗ ਨਾਲ ਜੁੜਦੀ ਹੈ ਸੋਚਦੀ ਹੈ ਜਾਂ ਸਮਝਦੀ ਹੈ ਸੰਸਾਰ ਨੂੰ ਦੇਖਦੀ ਹੈ ਸੰਸਾਰ ਬਾਹਰ ਸੁਣਦੀ ਹੈ ਸੰਸਾਰ ਨਾਲ ਜੁੜਦੀ ਹੈ ਪਦਾਰਥਾਂ ਨੂੰ ਚਖਦੀ ਹੈ ਟੇਸਟ ਲੈਂਦੀ ਹੈ ਸੁਭ ਦੀ ਹੈ ਤਾਂ ਵਾਸ਼ਰੂ ਦਾ ਪਤਾ ਲੱਗਦਾ ਦੁਰਗੰਧ ਸੁਗੰਧ ਦਾ ਸੰਸਾਰ ਨਾਲ ਜੁੜਦੀ ਹੈ ਆਤਮਾ ਦਿਮਾਗ ਜਾ ਕੇ ਔਰ ਦਿਮਾਗ ਪ੍ਰਦੇਸ਼ ਹੈ ਜਦ ਕਿ ਮਨ ਪਰਦੇਸੀ ਜੇਥੀ ਹੈ ਕਿੱਥੇ ਮਨ ਪਰਦੇਸੀ ਦਿਮਾਗ ਵਿੱਚ ਪਰਦੇਸੀ ਹੈ ਜਿਹਨੂੰ ਪਰਦੇਸ ਗਿਆ ਸੀ ਉਹਨੂੰ ਨਿਜ ਘਰ ਕਹਿਣ ਲੱਗੇ ਦਸੂ ਦਵਾਰ ਕਹਿਣ ਲੱਗੇ ਇਹ ਕਿਹਦੀ ਮੱਤ ਹੈ ਇਹ ਸਾਖਤਾਂ ਦੀ ਮੱਤ ਹੈ ਸੰਤਾਂ ਦੀ ਮੱਤ ਨਹੀਂ ਹੈ ਸੰਤਾਂ ਦੀ ਮੱਤ ਕੀ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਘਟ ਤਾਂ ਇੱਥੇ ਹੈ ਨਹੀਂ ਫਿਰ ਘਟ ਵੀ ਇੱਥੇ ਇਮੇਜਿਨ ਕਰਨ ਲੱਗੇ ਕਈ ਸੰਤ ਉਹਨਾਂ ਨੇ ਕਿਹਾ ਵੀ ਘਟ ਵੀ ਰਹੀ ਬਦਲੋ ਹੁਣ ਤੇ ਫਸ ਜਾਗੇ ਇੱਥੇ ਆਪਣੀ ਸੋਚ ਦੇ ਦਾਇਰੇ ਨੂੰ ਘਟ ਕਹਿਣ ਲੱਗੇ ਆਪਣੀ ਮਨ ਮੁਖਤਾ ਨੂੰ ਘਟ ਕਹਿਣ ਲੱਗੇ ਆਪਣੇ ਭਰਮ ਨੂੰ ਘਟ ਕਹਿਣ ਲੱਗੇ ਘਟਦਾ ਹਿਰਦਾ ਹੁੰਦਾ ਘਟ ਹਿਰਦੇ ਨੂੰ ਵੀ ਮੰਨੀ ਜਾਂਦੇ ਨੇ ਹਿਰਦਾ ਤਾਂ ਫਿਰ ਇੱਥੇ ਹਾਰਟ ਦੇ ਆਲੇ ਹਾਰਟ ਨੂੰ ਚਲਾਉਣ ਵਾਲੀ ਸ਼ਕਤੀ ਜਿੱਥੇ ਹੈ ਅੰਤਰ ਆਤਮਾ ਦਾ ਜਿਹੜਾ ਸਾਡਾ ਨਿਰਾਕਾਰੀ ਸਰੀਰ ਹੈ ਉਹਦਾ ਜਿਹੜਾ ਦਿਲ ਹੈ ਔਰ ਇਹ ਸਰੀਰ ਦਾ ਦਿਲ ਹੈ ਦੋ ਇੱਕ ਵਿੱਚ ਨੇ ਉਹਦੀ ਸ਼ਕਤੀ ਨਾਲ ਦਿਲ ਚੱਲਦਾ ਆ ਜਿਹੜਾ ਸਾਡਾ ਹੱਥ ਹੈ ਔਰ ਅੰਦਰਲੇ ਸਰੀਰ ਦਾ ਹੱਥ ਹੈ ਕਰ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਦੋ ਇੱਕ ਵਿੱਚ ਨੇ ਤਾਂ ਉਂਗਲੀਆਂ ਚੱਲਦੀਆਂ ਨੇ ਅੰਦਰਲੇ ਸਰੀਰ ਦੇ ਜਿਹੜੇ ਚਰਣ ਨੇ ਔਰ ਸਾਡੇ ਪੈਰ ਨੇ ਇਹ ਜਿੰਨਾ ਚਿਰ ਇੱਕ ਮਿੰਟ ਨੇ ਤਾਂ ਪੈਰ ਚੱਲਦੇ ਨੇ ਵਰਨਾ ਪੈਰ ਨਹੀਂ ਚੱਕ ਹੁੰਦਾ ਬੇਹੋਸ਼ੀ ਦੀ ਹਾਲਤ ਇੱਕ ਮਿੰਟ ਨਹੀਂ ਹੁੰਦੇ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਮਿੰਟ ਨਹੀਂ ਹੁੰਦੇ ਇਸ ਕਰਕੇ ਸਰੀਰ ਨਹੀਂ ਚੱਲਦਾ ਵੀ ਹੋ ਜਦ ਹੋ ਜਾਂਦੇ ਅਸੀਂ ਕਰ ਹੱਥ ਦੇ ਵਿੱਚ ਨਹੀਂ ਹੁੰਦੇ ਕਰ ਆਤਮਾ ਹੈ ਸਾਡਾ ਬਾਹਰਲਾ ਸਰੀਰ ਅੰਦਰਲਾ ਸਰੀਰ ਆਤਮਾ ਜਿਹੜਾ ਇਹ ਸਰੀਰ 'ਚ ਰਲਿਆ ਹੋਇਆ ਹੈ ਜਿਹੜੀ ਆਤਮਾ ਉਹ ਇਹ ਸਰੀਰ 'ਚ ਕੰਮ ਕਰਦੀ ਹੈ ਜਿਹੜੀ ਪ੍ਰਾਤਮਾ ਉਹ ਹਾਰਡ ਚਲਾਉਂਦੀ ਹੈ ਇਹ ਪ੍ਰਾਤਮਾ ਨੂੰ ਇਹ ਆਤਮਾ ਕਹੀ ਜਾਂਦੇ ਨੇ ਇਹਨਾਂ ਨੇ ਮਾਨਾ ਆਤਮਾ ਦੋ ਬਣਾਏ ਹੋਏ ਨੇ ਵਿਦਵਾਨਾਂ ਨੇ ਪ੍ਰਾਤਮਾ ਦਾ ਗਿਆਨ ਨਹੀਂ ਹੈ ਗੁਰਬਾਣੀ ਕਹਿੰਦੀ ਆਤਮ ਚੀਨ ਪਰਾਤਮ ਚੀਨੋ ਪਹਿਲਾਂ ਆਤਮ ਨੂੰ ਖੋਜੋ ਆਤਮ ਦਾ ਮਤਲਬ ਹੁੰਦਾ ਆਪਣੇ ਆਪ ਨੂੰ ਫਿਰ ਉਹਨੂੰ ਖੋਜੋ ਜੀ ਤੋਂ ਤੁਸੀਂ ਪੈਦਾ ਹੋਏ ਹੋ ਤੁਹਾਡਾ ਮੂਲ ਉਹ ਪ੍ਰਾਤਮ ਆਤਮ ਤੋਂ ਪਰੇ ਸੂਰਜ ਕਿੱਥੇ ਹੈ ਜਿਹੜੀਆਂ ਕਿਰਨਾਂ ਸਾਡੇ ਕੋਲ ਆਉਂਦੀਆਂ ਧੁੱਪ ਆਉਂਦੀਆਂ ਧੁੱਪ ਤੋਂ ਪਰੇ ਹੈ ਸੂਰਜ ਸੂਰਜ ਧੁੱਪ ਨਹੀਂ ਹੈਗੀ ਇਹ ਠੀਕ ਹੈ ਸੂਰਜ ਤੋਂ ਧੁੱਪ ਪੈਦਾ ਹੁੰਦੀ ਹੈ ਧੁੱਪ ਧਰਤੀ ਤੇ ਹੈ ਸੂਰਜ ਕਿਤੇ ਹੋਰ ਹੈ ਮਨ ਤਾਂ ਜੀਵ ਤਾਂ ਆਤਮ ਤਾਂ ਜੋਤ ਸਰੂਪ ਹੈ ਆਤਮਾ ਤਾਂ ਜੋਤ ਹੈ ਜੀ ਜਿਹਦੀ ਜੋਤ ਹੈ ਉਹ ਕੌਣ ਹੈ ਫਿਰ ਜਿਹਦਾ ਪ੍ਰਤਾਪ ਹੈ ਪ੍ਰਤਾਪੇ ਵੀ ਕਿਹਾ ਜੋਤ ਪ੍ਰਤਾਪੇ ਹੁੰਦੀ ਹੈ ਤੇਜ ਪ੍ਰਤਾਪ ਸੂਰਜ ਦਾ ਪ੍ਰਤਾਪ ਇਹ ਹੈ ਜਿਹੜੀ ਜੋਤ ਹੈ ਉਹਦੀ ਕਹਿੰਦਾ ਤਾਂ ਆਦਮੀ ਸੀ ਉਹ ਸੇਗ ਮਾਰਦਾ ਸੀ ਉਹ ਦੂਰ ਦੂਰ ਤੱਕ ਸੂਰਜ ਦਾ ਸੇਗ ਨਹੀਂ ਮਾਰਦਾ ਬੜੇ ਬੜੇ ਰਾਜਾਂ ਦਾ ਸੇਗ ਆਉਂਦਾ ਹੁੰਦਾ ਦੂਰੋਂ ਹੀ ਅਕਬਰ ਦਾ ਦਿੱਲੀ ਬੈਠੇ ਦੇ ਸੇਖ ਮਾਰਦਾ ਸੀ ਦੋਸਤੋ ਵਰਦਾ ਸੀ ਚਾਹੇ ਸੰਸਾਰੀ ਰਾਜੇ ਸੀ ਸੰਸਾਰੀ ਗੱਲ ਕਹਿੰਦੇ ਆ ਭਾਸ਼ਾ ਦਾ ਵਰਤਦੇ ਸੇਖ ਦੀ ਗੱਲ ਸਿਰਫ ਭਾਸ਼ਾ ਦੀ ਹੈ ਇੱਥੇ ਇਹ ਤਾਂ ਨਹੀਂ ਕੋਈ ਉਹ ਰੱਬ ਸੀ ਸੰਸਾਰੀ ਅਸੀਂ ਲੈਂਗੁਏਜ ਦੇ ਵਿੱਚ ਭਾਸ਼ਾ 'ਚ ਵੀ ਸੇਖ ਲਫ਼ਜ਼ ਵਰਤਦੇ ਹਾਂ ਤਪ ਤਪ ਵੀ ਵਰਤਦੇ ਆ ਅਸੀਂ ਬੜਾ ਤਪ ਤੇਜ ਸੀ ਉਹਦਾ ਤਪਦਾ ਉਹਦਾ ਮਨ ਆਪਣਾ ਕਾਬੂ ਸੀ ਕਾਬੂ ਮਨ ਕਰੇ ਤੇ ਬਿਨਾ ਤਪ ਨਹੀਂ ਹੁੰਦਾ ਸੰਸਾਰ ਵਾਲੇ ਵੀ ਮਨ ਕਾਬੂ ਕਰਦੇ ਨੇ ਤਪ ਵਾਸਤੇ ਚਾਹੇ ਟਾਰਗੇਟ ਉਹਨਾਂ ਦਾ ਜਿਹੜਾ ਮਰਜ਼ੀ ਹੋਵੇ ਮਨ ਕਾਬੂ ਕਰਨ ਨੂੰ ਟਾਰਗੇਟ ਜੋ ਮਰਜ਼ੀ ਹੋਵੇ ਮਾਇਆ ਦਾ ਵੀ ਟਾਰਗੇਟ ਹੋ ਸਕਦਾ ਨਾ ਜਿਹੜੇ ਬੱਚੇ ਪੜ੍ਹਦੇ ਨੇ ਮਨ ਕਾਬੂ ਕਰਕੇ ਪੜ੍ਹਦੇ ਨੇ ਕੋਈ ਆਦਮੀ ਕੋਈ ਕਲਾ ਸਿੱਖਦਾ ਕੋਈ ਹੁਨਰ ਸਿੱਖਦਾ ਮਨ ਕਾਬੂ ਕਰਕੇ ਸਿੱਖਦਾ ਇਸ ਕਰਕੇ ਖੋਜਣ ਦੀ ਗੱਲ ਹੈ ਆਤਮਾ ਕੀ ਹੈ ਪ੍ਰਾਤਮ ਕੀ ਹੈ ਖੋਜਣਾ ਤਾਂ ਹੈ ਇਹ ਪਹਿਲਾਂ ਬਾਣੀ ਚੋਂ ਜਿਹੜਾ ਭਲੇਖਾ ਪਾਇਆ ਹੈ ਨਾ ਲਫ਼ਜ਼ਾਂ ਦਾ ਦੂਏ ਧਰਮਾਂ ਨੇ ਬਈ ਦਸਮ ਦਵਾਰ ਇੱਥੇ ਹੈ ਇਹ ਵੀ ਖੋਜਣ ਵੀ ਇੱਥੇ ਹੈ ਨਹੀਂ ਇਹ ਪਰਦੇਸ ਹੈ ਨਿਜਕਾਰ ਇੱਥੇ ਹਿਰਦੇ 'ਚ ਹੈ ਇੱਥੇ ਜੋਤ ਰਾਤ ਨੂੰ ਸਮਾ ਜਾਂਦੀ ਹੈ ਸੁੱਤੇ ਪੈਦੀ ਦੀ ਇੱਥੇ ਹੁੰਦੀ ਹੈ ਜਾਗਦੇ ਦੀ ਇੱਥੇ ਹੁੰਦੀ ਹੈ ਜੇ ਨਿਜਕਾਰ ਆਹ ਹੋਵੇ ਫਰਜ਼ ਕੀਤਾ ਉਹਨਾਂ ਦੀ ਮੰਨ ਲੈਂਦੇ ਤਾਂ ਸੁੱਤੇ ਪੈਦਾ ਦਾ ਹਾਰਟ ਬੰਦ ਹੋਵੇ ਦਿਮਾਗ ਚੱਲਦਾ ਹੋਵੇ ਸਾਰੀ ਜੋਤ ਇੱਥੇ ਹੋਵੇ ਨਾ ਫਿਰ ਸੁੱਤੇ ਪੈਦਾ ਦਾ ਦਿਮਾਗ ਚੱਲਣਾ ਚਾਹੀਦਾ ਹਾਰਟ ਬੰਦ ਚਾਹੀਦਾ ਸੁੱਤੇ ਪਏ ਦਾ ਹਾਰਟ ਚੱਲਦਾ ਦਿਮਾਗ ਬੰਦ ਕਰ ਕਿੱਥੇ ਹੋਇਆ ਕਿਹੜੇ ਕਿਹੜੀ ਬੇਸ ਤੇ ਕਹਿੰਦੇ ਨੇ ਵਿਦਵਾਨ ਬੇਸ ਕੁਝ ਨਹੀਂ ਜੋ ਸੁਣ ਲਿਆ ਕਹ ਤਮਨ ਲਿਆ ਵਿਦਵਾਨਾਂ ਨੂੰ ਅਕਲ ਉਕਲ ਨਹੀਂ ਹੁੰਦੀ ਖੋਪੜੀ ਖਾਲੀ ਹੁੰਦੀ ਹੈ ਨਾ ਦੀ ਛੁੱਟੇ ਤਿਲ ਬੁਆੜ ਜਿਉ ਸੁਰਜੇ ਅੰਦਰ ਉਹ ਰਹੇ ਬੂਟੇ ਬਥੇਰੇ ਨੇ ਦੂਆਂ ਨਾਲ ਮਜ਼ਬੂਤ ਨੇ ਫੁੱਲ ਬਥੇਰੇ ਨੇ ਤਿਲ ਵੀ ਅੰਦਰ ਪਏ ਨੇ ਵਿੱਚ ਸੁਆਏ ਭੀਤਲ ਵਿੱਚ ਸੁਆ ਸੁਆ ਕਬੀਰ ਜੰਤ ਐਸਾ ਇੱਕ ਦੇਖਿਆ ਜੈਸੀ ਧੋਈ ਲਾਖ ਹੁਣ ਹੈ ਤਾਂ ਸੰਤ ਕਬੀਰ ਉਹਨੂੰ ਕਹਿੰਦਾ ਜੰਤ ਕਿ ਸਰੀਰ ਨਾਲ ਜੁੜਿਆ ਹੈ ਨਾ ਜਿਹੜਾ ਸਰੀਰ ਨਾਲ ਜੁੜਿਆ ਹੈ ਉਹ ਜੰਤ ਹੁੰਦਾ ਸੰਤ ਹੁੰਦਾ ਹੀ ਨਹੀਂ ਜਿਹੜਾ ਸੰਤ ਆ ਸਰੀਰ ਨਾਲ ਜੁੜਿਆ ਹੋਇਆ ਹੀ ਨਹੀਂ ਉਹ ਸੰਤ ਨੂੰ ਜੰਤ ਲਫ਼ਜ਼ ਵਰਤ ਰਿਹਾ ਜੰਤ ਐਸਾ ਇੱਕ ਦੇਖਿਆ ਜੈਸੀ ਧੋਈ ਲਾਖ ਲਾਖ ਨੂੰ ਜੇ ਧੋਦੀਏ ਬੜੀ ਚਮਕਦੀ ਹੈ ਸਮਝ ਨਹੀਂ ਪਰ ਸੀ ਕੀ ਕਹਿੰਦੇ ਜਦ ਗੱਲ ਕੀਤੀ ਮਤ ਹੀਣਾ ਨਾ ਪਾਕ ਮਤ ਹੈ ਨਹੀਂ ਸੀ ਅਕਲ ਹੈ ਨਹੀਂ ਸੀ ਨਾ ਪਾਕ ਸੀ ਹਿਰਦਾ ਵੀ ਸ਼ੁੱਧ ਹੈ ਨਹੀਂ ਸੀ ਜੇ ਹਿਰਦਾ ਸ਼ੁੱਧ ਹੈ ਨਹੀਂ ਤੇ ਫਿਰ ਤੇ ਤਤ ਕਿੱਥੇ ਤੇਲ ਕਿੱਥੇ ਇੱਕ ਹੋਰ ਆ ਭੀਤਰ ਭਰੀ ਭਗਾਰ ਅੰਦਰ ਕੀ ਸੀ ਸੁਆ ਭਗਾਰ ਅੱਗੇ ਲੋਕ ਹੁੱਕਾ ਪੀਂਦੇ ਹੁੰਦੇ ਸੀ ਜਿਹੜੇ ਉਹ ਜਿਹੜੇ ਸੜਿਆ ਹੋਇਆ ਤਬਾਕੂ ਆ ਰਸਵਾ ਸੜਦੇ ਸੀ ਨਾ ਉਹਨੂੰ ਭਗਾਰ ਕਰਦੇ ਸੀ ਪਰ ਉੱਥੇ ਜਿਹੜੇ ਥੁੱਕਦੇ ਥਗਦੇ ਸੀ ਭਾਰ ਖਾ ਕੇ ਯਾਰ ਉਹਦਾ ਬਲਗਬ ਉਹ ਸਾਰੇ ਕਸ ਨੂੰ ਭਗਾਰ ਕਰਦੇ ਸੀ ਕਹਿੰਦੇ ਉਹਦੇ ਹਿਰਦੇ 'ਚ ਉਹ ਕੁਝ ਸੀ ਭਗਾਰ ਕਾਲਾ ਸੀ ਗੰਦ ਸੀ ਨਿਰਾ ਵਿਦਵਾਨਾਂ ਦੇ ਹਿਰਦੇ 'ਚ ਨਿਹਰਾ ਗੰਦ ਹੈ ਜਿਹੜੇ ਬੜੀ ਬੜੀਆਂ ਗੱਲਾਂ ਕਰਦੇ ਨੇ ਗੰਦ ਹੈ ਹਿਰਦੇ 'ਚ ਜੇ ਗੰਦ ਨਾ ਹੁੰਦਾ ਤਾਂ ਇਹਨੂੰ ਪਛਾਣ ਲੈਂਦੇ ਖੋਜ ਲੈਂਦੇ ਉਹ ਗੰਦ ਡੋਲਣ ਨੂੰ ਤਾਂ ਹੀ ਗਏ ਉਹਨੂੰ ਡੋਲਦੇ ਹੋ ਉਹ ਗੰਦ ਹੈ ਸਾਰਾ ਜਿਹੜਾ ਲਈ ਫਿਰਦੇ ਨੇ ਸਾਰੇ ਤਾਂ ਗਿਆ ਸੀ ਭਾਂਡੇ ਨੂੰ ਤੋਲੋ ਗੰਦ ਦੇ ਵਿੱਚ ਫਿਰ ਧੂਬ ਦਿਓ ਗੰਦ ਦਾ ਬਾਸ਼ਨਾ ਵੀ ਚੱਕੀ ਜਾਵੇ ਫੇਰ ਗੁਰਬਾਣੀ ਪਾਇਓ ਪਰ ਇਹਦਾ ਗੰਦ ਚੇ ਪਾਉਣ ਲੱਗੇ ਉਹਦੇ ਨਾਲ ਗੁਰਬਾਣੀ ਦੇ ਅਰਥ ਕਰਦੇ ਨੇ ਉਹ ਗੰਦ ਦਾ ਜਾਗ ਲਾਉਂਦੇ ਨੇ ਇਹਨੂੰ ਜਾਗ ਕਾਦਾ ਲੱਗਣ ਉਹਦਾ ਹੀ ਤੇ ਫਿਰ ਇਹ ਤਾਤਾ ਜੀ ਕਿੱਥੋਂ ਰਹਿ ਜੂਗਾ ਉਹਨਾਂ ਨੇ ਤਾਂ ਜਾਣ ਕੇ ਲਾਇਆ ਸੀ ਉਹਨਾਂ ਨੇ ਤਾਂ ਆਪਣੀ ਮੱਤ ਬਚਾਈ ਸੀ ਝੂਠ ਬਚਾਇਆ ਸੀ ਸੱਚ ਨੂੰ ਝੂਠ 'ਚ ਬਦਲਤਾ ਸੀ ਇਹ ਡਿਊਟੀ ਸਿੱਖ ਵਿਦਵਾਨਾਂ ਦੀ ਸੀ ਸਿੱਖਾਂ ਦੀ ਸੀ ਵਿਦਵਾਨ ਤਾਂ ਸਿੱਖ ਹੁੰਦਾ ਹੀ ਨਹੀਂ ਅਸਲ ਸਿੱਖ ਵਿਦਵਾਨ ਦੀ ਹੁੰਦਾ ਜੇ ਵਿਦਵਾਨ ਹੋ ਸਿੱਖ ਨਹੀਂ ਹੈ ਵਿਦਵਾਨ ਪੰਡਤ ਹੈ ਪੜਦਾ ਕੇ ਪੰਗੇ ਲੈਂਦਾ ਰਿਹਾ ਗੁਰੂ ਘਰ ਚ ਲੈਂਦਾ ਰਿਹਾ ਜਿਹੜੇ ਸਿੱਖਾਂ ਨੇ ਗੁਰੂ ਕਹਿੰਦੇ ਪੰਡਤ ਜਿੱਤੇ ਨੇ ਉਹ ਵਿਦਵਾਨ ਦਾ ਕਹਾਏ ਨਹੀਂ ਮਹਾ ਵਿਦਵਾਨ ਵੀ ਨਹੀਂ ਕਹਾਏ ਕੀ ਕਹਾਏ ਨੇ ਸਿੱਖ ਸਿੱਖ ਬੜਾ ਹੋਇਆ ਵਿਦਵਾਨ ਬੜਾ ਹੋਇਆ ਨਾ ਉਹ ਸੰਤ ਕਹਾਏ ਨੇ ਕਹਾਏ ਨੇ ਸਿੱਖ ਸੰਤ ਬੜਾ ਹੋਇਆ ਤਾਂ ਸਿੱਖ ਬੜਾ ਹੋਇਆ ਸੰਤ ਬਨਾਰਸ ਕੇ ਠੱਗ ਗਿਆ ਹੋਇਆ ਸੰਤ ਜਨਮ ਲੈਂਦਾ ਹੀ ਨਹੀਂ ਸੰਤ ਤਾਂ ਇਹਨੇ ਬਣਨਾ ਸੀ ਬਨਾਰਸ ਕੇ ਠੱਗ ਨੇ ਇਹ ਅਸ਼ਾਂਤ ਹੈ ਬਸ ਅਸ਼ਾਂਤ ਅਸੀਂ ਸਾਰੇ ਅਸ਼ਾਂਤ ਤਾਂ ਸ਼ਾਂਤੀ ਵਾਸਤੇ ਜਨਮ ਲਿਆ ਹੋਇਆ ਜਿੱਦਣ ਸ਼ਾਂਤੀ ਪ੍ਰਾਪਤ ਹੋ ਗਈ ਸੰਤ ਬਣ ਗਏ ਸ਼ਾਂਤ ਦਾ ਨਾਮ ਸੰਤ ਹੈ ਜਿਹਦੇ ਅੰਦਰ ਸ਼ਾਂਤੀ ਹੈ ਜਿਹਨੂੰ ਕੋਈ ਮਾਇਆ ਦੀ ਭੁੱਖ ਨਹੀਂ ਜਿਹਨੂੰ ਹੁਕਮ ਪਾਣਾ ਮਿੱਠਾ ਲੱਗਦਾ ਉਹ ਸੰਤ ਉਹ ਸੰਤ ਕੱਪੜੇ ਪਾ ਕੇ ਅਸੀਂ ਹੁਣ ਵੀ ਕੱਪੜੇ ਪਾ ਕੇ ਸੰਤ ਬਣਦੇ ਇਹ ਗੁਰਬਾਣੀ ਦੀ ਤਾਂ ਪਰੰਪਰਾ ਨਹੀਂ ਹੈ ਗੁਰਬਾਣੀ ਨੇ ਤਾਂ ਗੱਲ ਨਹੀਂ ਬਣੀ ਇਹ ਤਾਂ ਹਿੰਦੂ ਮਤ ਦੀ ਬਣੀ ਹੋਈ ਸੀ ਗੱਲ ਮਤ ਵਾਲੀ ਚੱਲਦੀ ਹੈ ਬਾਣੀ ਬੜੀ ਜਾਂਦੇ ਜਾਂ ਕਿਹੜੀ ਚੀਜ਼ ਦਾ ਲਾਇਆ ਇਹਨੂੰ ਉਹ ਜਿਹੜਾ ਸਾਡੇ ਕੋਲ ਸੀ ਉਹਨੇ ਜਾ ਇਹਨੂੰ ਲਾਤਾ ਰਿਜ਼ਲਟ ਕੀ ਆਉਣੇ ਸੀ ਤਤ ਨਹੀਂ ਰਿਹਾ ਵਿੱਚ ਜਲਦੀ ਚਰਥ ਕਰ ਲੈ ਗੁਰਬਾਣੀ ਦੇ ਰਾਮ ਉੱਥੇ ਵੀ ਸੀ ਰਾਮ ਇੱਥੇ ਸੀ ਰਾਮ ਦੇ ਰਾਮ ਜਦ ਕਰ ਲੈ ਰਾਮ ਇੱਥੇ ਵੀ ਸੀ ਰਾਮ ਉੱਥੇ ਵੀ ਸੀ ਉਹੀ ਰਾਮ ਇੱਥੇ ਅਰਥ ਕਰ ਲੈ ਕ੍ਰਿਸ਼ਨ ਉੱਥੇ ਵੀ ਸੀ ਕ੍ਰਿਸ਼ਨ ਇੱਥੇ ਸੀ ਉਹੀ ਕ੍ਰਿਸ਼ਨ ਬਣ ਲਿਆ ਪਾਰਜਾਤ ਰੁਖ ਉੱਥੇ ਵੀ ਸੀ ਪਾਰਜਾਤ ਰੁਖ ਇੱਥੇ ਵੀ ਸੀ ਉਹਦਾ ਹੀ ਅਰਥ ਕਰ ਲੈ ਪਰ ਪਾਰਜਾਤ ਦੇ ਲਫ਼ਜ਼ ਇਹ ਨਹੀਂ ਸਮਝੇ ਕ੍ਰਿਸ਼ਨ ਦੇ ਲਫ਼ਜ਼ ਸ਼ਬਦੀ ਅਰਥ ਨਹੀਂ ਸਮਝੇ ਵੀ ਕ੍ਰਿਸ਼ਨ ਦਾ ਭਾਵ ਅਰਥ ਕੀ ਹੁੰਦਾ ਗੁਣਵਾਚਕ ਅਰਥ ਨੇ ਸਾਰੇ ਲਫ਼ਜ਼ਾਂ ਦੇ ਜਿੰਨੀ ਵੀ ਭਾਸ਼ਾ ਹੈ ਗੁਣਵਾਚਕ ਅਰਥ ਨੇ ਸਾਰੀ ਭਾਸ਼ਾ ਦੇ ਹੁਣ ਅਸੀਂ ਕਹਿੰਦੇ ਆ ਜਿਵੇਂ ਗੁਰਦੇਵ ਸਿੰਘ ਦੌਰ ਰੱਖਦੇ ਤਾਂ ਅਸੀਂ ਅਰਥ ਉਹਦੇ ਲੈਦੇ ਆ ਵੀ ਗੁਰੂ ਦੀ ਦਾਤ ਦਿੱਤੀ ਹੋਈ ਹੈ ਉਹਨੇ ਦਿੱਤਾ ਦੇਵਲੋਲ ਦਿੱਤਾ ਹੈ ਗੁਰਚਰਨ ਸਿੰਘ ਕਾਹਦੇ ਨੇ ਅਸੀਂ ਗੁਰੂ ਨੂੰ ਮੰਨਦੇ ਆ ਗੁਰੂ ਨੂੰ ਮੰਨਦੇ ਆ ਗੁਰ ਸਤਗੁਰ ਨੂੰ ਮੰਨਦੇ ਆ ਉਹਦੇ ਚਰਨਾਂ ਦਾ ਦਾਸ ਕਰਕੇ ਇਹਦੀ ਭਾਵਰਸਤਾ ਹੋਏ ਰਹਿ ਰਹੀ ਸੀ ਤੇ ਹਰ ਰੋ ਦੇ ਪਿੱਛੇ ਕੁਝ ਗਿਆਨ ਹੁੰਦਾ ਭਾਵ ਹੁੰਦਾ ਉਹਦਾ ਹਰ ਲਫ਼ਜ਼ ਦੇ ਭਾਵਰਤ ਦੇਖੋ ਭਾਵਰਤ ਕੀ ਹੈ ਇਹਨੂੰ ਇਹ ਰਾਮ ਕਿਹਾ ਕਿਉਂ ਹੈ ਕ੍ਰਿਸ਼ਨ ਕਿਹਾ ਕ੍ਰਿਸ਼ਨ ਦਾ ਮਤਲਬ ਤਾਂ ਕਾਲਾ ਹੁੰਦਾ ਮਨ ਕਾਲਾ ਤੇ ਕ੍ਰਿਸ਼ਨ ਦਾ ਰੰਗ ਵੀ ਕਾਲਾ ਬਣਿਆ ਹੋਇਆ ਇਹਨਾਂ ਨੇ ਕਾਲਾ ਨਹੀਂ ਕਹਿੰਦੇ ਸ਼ਾਮ ਵੀ ਕਹਿੰਦੇ ਉਹਨੂੰ ਸ਼ਾਮ ਵੀ ਉਹ ਕਾਲਾ ਹੁੰਦਾ ਇਹਦਾ ਉਹਦਾ ਜਿਹੜਾ ਸਾਡਾ ਮਨ ਹੈ ਇਹ ਕ੍ਰਿਸ਼ਨ ਕਿਤੇ ਕ੍ਰਿਸ਼ਨ ਕੀਟ ਟਕੋਟੇ ਬਣਾਏ ਜੀਵ ਜਿਹੜੇ ਨੇ ਸਾਰੇ ਕ੍ਰਿਸ਼ਨ ਨੇ ਕਾਲੇ ਨੇ ਇਹ ਕਾਲਸ ਧੋੜੇ ਇੱਥੇ ਆਏ ਨੇ ਕਲੰਕ ਧੋੜੇ ਆਏ ਨੇ ਇਹ ਸਾਰੇ ਕਲੰਕੀ ਨੇ ਸੱਚ ਨਾਲ ਟਕਰਾ ਗਏ ਇਹ ਕਲੰਕੀ ਹੋ ਗਿਆ ਸੱਚ ਨਾਲ ਇਹਨਾਂ ਦੀ ਆਪਣੀ ਜਿਹੜੀ ਸੋਚ ਹੈ ਬੇਲ ਨਹੀਂ ਖਾਂਦੀ ਵਿਰੋਧੀ ਹੋ ਗਏ ਸੱਚ ਦੇ ਸੱਚ ਖੰਡ ਚੋਂ ਇੱਥੇ ਤੱਕ ਤੇ ਬਾਹਰ ਕੱਢਤੇ ਉੱਥੇ ਉਹਨਾਂ ਨਾਲ ਸਹਿਮਤ ਨਹੀਂ ਸੱਚਖੰਡ ਨਾਲ ਇਹ ਜਿਹੜਾ ਘਰ ਦੇ ਵਿੱਚ ਸਹਿਮਤ ਨਾ ਹੋਵੇ ਉਹਦਾ ਅੱਡ ਹੋ ਜਾਣਾ ਜ਼ਰੂਰੀ ਹੈ ਪਾਰਟੀ ਵਿੱਚ ਜਿਹੜੇ ਕੁਝ ਬੰਦੇ ਸਹਿਮਤ ਨਾ ਹੋਣ ਅੱਡ ਪਾਰਟੀ ਬਣਾ ਲੈਂਦੇ ਨੇ ਆਪਣੀ ਇਹਨਾਂ ਨੇ ਆਪਣੀ ਇੱਥੇ ਅੱਡ ਪਾਰਟੀ ਬਣਾ ਲਈ ਇੱਥੇ ਵੀ ਲੜੀ ਜਾਂਦੇ ਨੇ ਇੱਥੇ ਵੀ ਪਾਰਟੀਆਂ ਬਣਾਉਂਦੇ ਨੇ ਕਿਉਂਕਿ ਸੱਚਖੰਡ ਜਦੋਂ ਵੀ ਪਾਰਟੀ ਕਾਹਦੇ ਨਹੀਂ ਬਣੀ ਐਸੇ ਇੱਥੇ ਕਾਹਦੇ ਪਾਰਟੀਆਂ ਨੇ ਦੋਈ ਪਾਰਟੀ ਵਾਲੇ ਨੂੰ ਉੱਥੇ ਰਹਿਣ ਨਹੀਂ ਦਿੰਦੇ ਉੱਥੇ ਦੂਈ ਹੈ ਹੀ ਨਹੀਂ ਕਿਸੇ ਦੇ ਮਨ 'ਚ ਦੂਈ ਵਾਲੇ ਸਭ ਇੱਥੇ ਨੇ ਜਿਨ੍ਹਾਂ ਦੇ ਅੰਦਰ ਈਰਖਾ ਦੁਸ਼ ਵਗੈਰਾ ਹੈ ਨਾ ਇਹ ਉਹ ਇੱਥੇ ਨੇ ਵੀ ਭਾਈ ਉਹ ਦੇਸ਼ ਚਲੇ ਜਾਓ ਤੁਸੀਂ ਅੱਗੇ ਜਿਵੇਂ ਕਾਲੇ ਪਾਣੀ ਭੇਜ ਦਿੰਦੇ ਹੁੰਦੇ ਸੀ ਤੇ ਦੋਸਤਾਂ ਚੋਂ ਕੱਢ ਗਏ ਅੰਗਰੇਜ਼ ਜਿਹੜਾ ਨਹੀਂ ਸੀ ਹਟਦਾ ਜ਼ਿਆਦਾ ਹੁੰਦਾ ਸੀ ਨਾ ਉਹਨੂੰ ਕਾਲੇ ਪਾਣੀ ਭੇਜ ਦਿੰਦੇ ਸੀ ਇਹ ਕਾਲੇ ਪਾਣੀ ਭੇਜੇ ਨੇ ਸਾਰੇ ਆਪਣੇ ਦੇਸ਼ ਚੋਂ ਕੱਢ ਕੇ ਜਿਹੜਾ ਸੁਧਰ ਜਾਂਦਾ ਉਹਨੂੰ ਲੈ ਜਾਂਦੇ ਕ੍ਰਿਸ਼ਨ ਦਾ ਮਤਲਬ ਕਾਲਾ ਹੁੰਦਾ ਲਫ਼ਜ਼ਾਂ ਦੇ ਹੱਥ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਇੱਕ ਕ੍ਰਿਸ਼ਨ ਕਿਵੇਂ ਰਹਿ ਗਿਆ ਜੇ ਨਹੀਂ ਸੀ ਸਾਡੇ ਉਹਦੇ ਵਿੱਚ ਆਦ ਦੇ ਵਿੱਚ ਇਹ ਗੱਲ ਤਾਂ ਸਮਝ ਕਹਿਤੀ ਭਲੇਖਾ ਚੱਕਦਾ ਅਸੀਂ ਉੱਥੇ ਅਰਥ ਕਰ ਲਿਆ ਨਾ ਇਹ ਕ੍ਰਿਸ਼ਨ ਸਰਵਦੇਵਾ ਦੇਵ ਦੇਵਾਤ ਆਤਮਾ ਆਤਮਾ ਵਾਸਦੇਵਸ ਜੇ ਕੋ ਜਾਣੇ ਭਿਓ ਉਹਦੇ ਸਾਰੇ ਅਰਥ ਕ੍ਰਿਸ਼ਨ ਤੇ ਕਰਕੇ ਸਾਰਾ ਕਰਦਾ ਸਾਰੇ ਅਰਥ ਹਿੰਦੂ ਬੰਦੇ ਕਰਦੇ ਜਿਹੜੇ ਪਲਟੇ ਸੀ ਅਰਥ ਉਹੀ ਕਰਦੇ ਕਦੋਂ ਪਾਸ਼ਾ ਨੇ ਕਲੀਅਰ ਕੀਤੀ ਗੱਲ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਿਤੇ ਰਾਮ ਸੇ ਬੇਟ ਢਾਰੇ ਉਪਾਏ ਹੁਣ ਇੱਥੇ ਕਿੱਡਾ ਵੱਡਾ ਭੇਦ ਰੱਖਿਆ ਰਾਮ ਨੂੰ ਕੀਟ ਨਹੀਂ ਕਿਹਾ ਕ੍ਰਿਸ਼ਨ ਨੂੰ ਕੀਟ ਕਿਹਾ ਹੈ ਰਾਮ ਦੇ ਧਾਰੀ ਹੁੰਦਾ ਹੀ ਨਹੀਂ ਸਭਾ ਘਟ ਰਾਮ ਬੋਲੇ ਕਹਿੰਦੀ ਇਹ ਬਾਣੀ ਇਸ ਕਰਕੇ ਰਾਮ ਨੂੰ ਕੀਟ ਨਹੀਂ ਕਿਹਾ ਰਾਮ ਸੇ ਬੇਟ ਢਾਰੇ ਉਪਾਏ ਕਿੱਡਾ ਵੱਡਾ ਭੇਦ ਹੈ ਉੱਡਾ ਹੀ ਬੜਾ ਭੇਦ ਦਸਦੀ ਬਾਣੀ ਜਾਂ ਜਿੱਡਾ ਬੜਾ ਭੇਦ ਹੈ ਇਹਦੇ ਵਿੱਚ ਸਮਝਣ ਨੂੰ ਬੋਲੀ ਉਹ ਸਿੱਧੀ ਲੱਗਦੀ ਹੈ ਕੀਟਲੀ ਹੈ ਰਾਮ ਰਾਮ ਕਦੇ ਜਨਮ ਨਹੀਂ ਲੈਂਦਾ ਰਾਮ ਨਹੀਂ ਜਨਮ ਲੈਂਦਾ ਸੰਤ ਨਹੀਂ ਜਨਮ ਲੈਂਦਾ ਕਦੇ ਅਸੰਤ ਜਨਮ ਲੈਂਦਾ ਅਸੰਤ ਜਨਮ ਲੈਂਦਾ ਕਾਦੇ ਵਾਸਤੇ ਸੰਤ ਬਣਨ ਵਾਸਤੇ ਸ਼ਾਂਤੀ ਹੋਣ ਵਾਸਤੇ ਅੱਧਾ ਸੰਤ ਹੈ ਅੱਧਾ ਅਸੰਤ ਹੈ ਅੱਧਾ ਰਾਮ ਹੈ ਅੱਧਾ ਕ੍ਰਿਸ਼ਨ ਮਨ ਕਰਕੇ ਕ੍ਰਿਸ਼ਨ ਹੈ ਤਨ ਕਰਕੇ ਰਾਮ ਹੈ ਅੰਦਰਲੇ ਤਨ ਕਰਕੇ ਕਿਤੇ ਰਾਮ ਸੇ ਮੇਟ ਡਾਰੇ ਉਪਾਏ ਉਪਾਏ ਮੇਟ ਡਾਰੇ ਉਪਾਏ ਨਹੀਂ ਕ੍ਰਿਸ਼ਨ ਨੇ ਜੋ ਪੈਦਾ ਕੀਤਾ ਕ੍ਰਿਸ਼ਨ ਇਹ ਜੋ ਪੈਦਾ ਕਰਕੇ ਸਰੀਰ ਪੈਦਾ ਕੀਤੇ ਨੇ ਡਾਰੇ ਡਾਰਾ ਡਾਰੇ ਭੇਟ ਦਿੱਤੇ ਮੇਟ ਦਿੱਤੇ ਪੇੜ ਦਿੱਤੇ ਜੋ ਉਪਜੇ ਤਾਂ ਹੀ ਮਿਟੇ ਜੋ ਉਪਜੇ ਉਸ ਬਿਰਸ ਹੈ ਰਾਮ ਰਾਮ ਸੇ ਗਿਆ ਰਾਮੇ ਪੈਦਾ ਕੀਤਾ ਹੈ ਰਾਮ ਚੋਂ ਮਨ ਪੈਦਾ ਕੀਤਾ ਮਨ ਜੋੜਿਆ ਮਨ ਕੀਟਾ ਰਾਮ ਅੰਦਰ ਬੋਲਦਾ ਰਾਮ ਉਹ ਹੈ ਜਿਹੜਾ ਹਾਰਟ ਚਲਾਉਂਦਾ ਹੈ ਪ੍ਰਾਤਮਾ ਦਾ ਨਾਮ ਰਾਮ ਹੈ ਆਤਮਾ ਦਾ ਨਾਮ ਕ੍ਰਿਸ਼ਨ ਜਿਹੜਾ ਆਤਮ ਹੈ ਜਿਹਨੂੰ ਮਨ ਕਹਿੰਦੇ ਆ ਜਿਹੜਾ ਸਰੀਰ ਨਾਲ ਜੁੜਿਆ ਹੈ ਉਹ ਤਾਂ ਹੈ ਕ੍ਰਿਸ਼ਨ ਰਾਮ ਸੇ ਮਿਟੇ ਆ ਹਾਂ ਰਾਮ ਦੇ ਕ੍ਰਿਸ਼ਨ ਹੈ ਰਾਮ ਰਾਮ ਦੇ ਵਿੱਚੋਂ ਕ੍ਰਿਸ਼ਨ ਪੈਦਾ ਕੀਤਾ ਰਾਮ ਹੀ ਮਿਟੂਗਾ ਕ੍ਰਿਸ਼ਨ ਦਾ ਕੀ ਮਿਟੂ ਕ੍ਰਿਸ਼ਨ ਤਾਂ ਉਹਦੇ ਵਿੱਚ ਮਤਲਬ ਹੈ ਰਾਮ ਉਹ ਜੋ ਪੈਦਾ ਕੀਤਾ ਸੀ ਪੈਦਾ ਨਹੀਂ ਕੀਤਾ ਕ੍ਰਿਸ਼ਨ ਕੀ ਪੈਦਾ ਕੀਤਾ ਸੀ ਜਦ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਦਾ ਦੇਹ ਅਪਾਰਾ ਜਵਾ ਕਰਖ ਕਰਤੋ ਹੋ ਕਬੂ ਤੁਮੇ ਬਿਲਦ ਦੇ ਤਰਸਬੂ ਆਪਣੇ ਵਿੱਚੋਂ RAM ਨੇ ਉਦਕਰਖ ਕੀਤਾ ਕ੍ਰਿਸ਼ਨ ਪੈਦਾ ਕਰਤਾ ਬਾਹਰ ਆਪਣੀ ਜੋਤ ਬਾਹਰ ਛੱਡ ਦਿੱਤੀ ਉਦਕਰਖ ਕਰਾ ਕਰਤਾਰਾ RAM ਨੂੰ ਕਰਤਾਰ ਕਿਹਾ ਕਰਤ ਪਰਮੇਸ਼ਰ ਦੇ ਹੁਕਮ ਨਾਲ ਹੁਕਮ ਨਾਲ ਉਦਕਰਖ ਕਰਾ ਉਦਕਰਖ ਤਾਂ RAM ਨੇ ਕੀਤਾ ਔਰ ਹੁਕਮ ਉਹਦੇ ਨਾਲ ਕੀਤਾ ਉਹਦੇ ਪਾਣੀ 'ਚ ਕੀਤਾ ਉਹ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਦ ਦੇਹ ਅਪਾਰਾ ਪ੍ਰਜਾ ਧਰਤੀ ਉਹ ਦੇਹ ਜਦੇ ਪੈਦਾ ਹੋਈ ਜਾਵਾ ਕਰਖ ਕਰਤੋ ਹੋ ਕਬੂ ਜਦ ਜੋਤ ਨੂੰ ਖਿੱਚ ਲੈਂਦਾ ਤੋਬੇ ਬਿਲਤ ਦੇ ਤਰਸਾਉ ਅਜ ਪੱਗੇ ਹੰਸ ਅਕੇਲਾ ਉਹ ਹੰਸ ਦਾ ਨੋਰਾਮ ਹੈ ਉਹ ਅੱਗੇ ਹੰਸ ਅਕੇਲਾ ਹੰਸ ਦਾ ਨੋਰਾਮ ਹੈ ਜਿਹੜਾ ਹੰਸ ਚੋਂ ਪੈਦਾ ਹੁੰਦਾ ਹੰਸ ਦਾ ਜਿਹੜਾ ਮਨ ਹੈ ਉਹ ਕ੍ਰਿਸ਼ਨ ਮਨ ਬੜਾ ਮਨ ਤੋਂ ਸ਼ਬਦ ਲਾਗੋ ਹਰਸੋ ਰਹੋ ਚਿਤ ਲਾਏ ਬੋਲੇ ਤੋਂ ਜਿਹਦਾ ਮਨ ਹੈ ਉਹ ਉਹਦੇ ਮਨ ਕਰਕੇ ਸਜਾ ਹੈ ਕਰਕੇ 84 ਲੱਖ ਹੈ ਤੇਰਾ ਵਰ ਠੀਕ ਨਹੀਂ ਹੈ ਪ੍ਰਧਾਨ ਹੋਏ ਮਨ ਤੇਰਾ ਬੇਕਾਬੂ ਹੈ ਇਹਨੂੰ ਕਾਬੂ ਕਰ ਮਨ ਦਾ ਮਾਲਕ ਵੀ ਕੋਈ ਹੈ ਮਨ ਦਾ ਜਿਹੜਾ ਮਾਲਕ ਹੈ ਉਹਦਾ ਨਾਮ ਰਾਮ ਹੈ ਇਸ ਕਰਕੇ ਇਹ ਆਪੇ ਰਾਮ ਹੈ ਜੀਵ ਆਪੇ ਕ੍ਰਿਸ਼ਨ ਹੈ ਸਮਝ ਲੱਗੀ ਗੱਲ ਦੀ ਆਪੇ ਰਾਮ ਹੈ ਆਪੇ ਕ੍ਰਿਸ਼ਨ ਹੈ ਆਪੇ ਆਪਣੇ ਆਪ ਨੂੰ ਉਪਦੇਸ਼ ਦਾ ਆਪ ਉਪਦੇਸ਼ ਸੇ ਸਮਝੇ ਹਾਂ ਸਮਝੋ ਜੀ ਆਪੇ ਸਮਝ ਕ੍ਰਿਸ਼ਨ ਨੂੰ ਆਪਣੇ ਮਨ ਨੂੰ ਸਮਝਾ ਰਿਹਾ ਕੌਣ ਸਮਝਾ ਰਿਹਾ ਰਾਮ ਆਪੇ ਰਚਿਆ ਸਭ ਕੇ ਸਾਥ ਇਹ ਰਾਮ ਔਰ ਕ੍ਰਿਸ਼ਨ ਦੋਏ ਜੋੜ ਕੇ ਇੱਕ ਹੈ ਰਾਮ ਵੀ ਹੁੰਦਾ ਕ੍ਰਿਸ਼ਨ ਵੀ ਹੁੰਦਾ ਤਾਂ ਇਹਦਾ ਕ੍ਰਿਸ਼ਨ ਕੀਟ ਹੈ ਸਰੀਰ ਨਾਲ ਜੁੜਿਆ ਹੈ ਕੀੜ ਕੌਣ ਹੁੰਦਾ ਜੇ ਹਦੇਦਾਰੀ ਹੋਵੇ ਕੀੜਾ ਦਸਮ ਬਾਸ਼ ਆਪਣੇ ਆਪ ਨੂੰ ਵੀ ਕੀਟ ਬੋਲਦੇ ਨੇ ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ ਇਸ ਕੀਟ ਪ੍ਰਤੀ ਆਪਣੇ ਆਪ ਨੂੰ ਕਹਿ ਰਹੇ ਨੇ ਉਹ ਕੀਟ ਲਿਖ ਰਹੇ ਨੇ ਤੁਸੀਂ ਉਹਨੂੰ ਗੁਰੂ ਕਹਿ ਰਹੇ ਹੋ ਉਹ ਮਤ ਮਾਰੀ ਹੋਈ ਹੈ ਨਾ ਮਤ ਜੋ ਜਾਗੀ ਨਹੀਂ ਜਦ ਮਤ ਜਾਗਦੀ ਹੈ ਫਿਰ ਸਮਝ ਆਉਂਦੀ ਹੈ ਵੀ ਗੱਲ ਕੀ ਹੈ ਜਿਨ੍ਹਾਂ ਦੀ ਮਤ ਜਾਗੀ ਹੋਈ ਸੀ ਉਹਨਾਂ ਨੇ ਤਾਂ ਸੰਪਾਸ਼ ਨੂੰ ਆਪਣੇ ਵਰਗਾ ਹੀ ਮੰਨਿਆ ਉਹ ਕਹਿੰਦੇ ਰਹੇ ਮੈਨੂੰ ਆਪਣੇ ਵਰਗਾ ਮੰਨੋ ਆਪਣੇ ਵਰਗਾ ਮੰਨੋ ਉਹਨਾਂ ਨੇ ਪੰਜ ਪਿਆਰਿਆਂ ਦਾ ਅੰਮ੍ਰਿਤ ਵੀ ਛਕ ਲਿਆ ਅਸੀਂ ਫਿਰ ਵੀ ਨਹੀਂ ਮੰਨਿਆ ਫਿਰ ਵੀ ਨਹੀਂ ਮੰਨਿਆ ਜਿਹਨਾਂ ਦੀ ਬੁੱਧ ਪ੍ਰੈਸ਼ਟ ਉਹਨਾਂ ਨੇ ਬੰਨਣਾ ਹੀ ਨਹੀਂ ਜਿਹਨੇ ਮੰਨ ਲਿਆ ਉਹਦੀ ਬੁੱਧ ਜਿਹੜੀ ਹੈ ਨਿਰਵਲ ਹੋਊਗੀ ਜਿਹਨੇ ਨਹੀਂ ਮੰਨਿਆ ਉਹਦੀ ਬੁੱਧ ਹੀ ਰਹਿ ਜੂਗੀ ਉਹਦੀ ਬੁੱਧ ਮਾਰੀ ਹੋਈ ਰਹਿ ਜਾਣੀ ਹੈ ਜਿਹਨੇ ਨਹੀਂ ਮੰਨਣਾ ਉਹ ਗੁਰੂ ਕਹਿੰਦਾ ਤੁਸੀਂ ਗੱਲ ਗੁਰੂ ਦੀ ਮੰਨਦੇ ਦੀ ਉਹਨੂੰ ਗੁਰੂ ਮੰਨਦੇ ਹੋ ਗੱਲ ਮੰਨਦੇ ਨਹੀਂ ਜਿੱਦਣ ਗੱਲ ਮੰਨ ਲਈ ਉਹਦਣ ਗੁਰੂ ਨਹੀਂ ਰਹਿਣਾ ਉਹਦਣ ਚੇਲਾ ਗੁਰੂ ਹੋ ਜਾਣਾ ਉਹਦਣ ਉਦੋਂ ਬਰਾਬਰ ਹੋਣਾ ਜਦੋਂ ਗੱਲ ਮੰਨ ਲੈਣੀ ਹੈ ਬਰਾਬਰ ਤਾਂ ਹੁਣ ਵੀ ਨੇ ਪਰ ਹੁਣੇ ਮੰਨਦੇ ਨਹੀਂ ਹਨ ਉਹ ਤਾਂ ਹੁਣ ਵੀ ਬਰਾਬਰ ਮੰਨਦਾ ਪਰ ਇਹ ਨਹੀਂ ਨਾ ਮੰਨਦਾ ਵੀ ਅਸੀਂ ਬਰਾਬਰ ਹਾਂ ਜਿੱਦਣ ਮੰਨ ਲੈਣੀ ਹੈ ਉਦੋਂ ਜਾਣਾ ਜਦ ਕਿ ਲੱਗ ਜਾਣੇ ਮੈਂ ਕੁਝ ਕਰਤਾ ਉਦੋਂ ਮੰਨਣਾ ਮੈਂ ਨਹੀਂ ਕਰਦਾ ਸਭ ਕੁਝ ਤੂੰ ਕਰਦਾ ਹੈ ਮੈਨੂੰ ਕੋਈ ਪਾਪ ਨਹੀਂ ਸਭ ਪਾਪ ਤੈਨੂੰ ਨੇ ਇਹ ਜਦੋਂ ਮੰਨ ਲੈਣਾ ਉਦੋਂ ਸਭ ਕੁਝ ਬਦਲ ਜਾਣਾ ਜਿੰਨਾ ਚਿਰ ਨਹੀਂ ਬਦਲਦਾ ਉਹਨਾਂ ਚਿਰ ਕੁਝ ਵੀ ਨਹੀਂ ਬਦਲਦਾ ਗੱਲ ਬੋਲਣ ਤੇ ਖੜੀ ਹੈ ਬੋਲੀ ਨੂੰ ਸਭ ਗੋਬਿੰਦ ਹੈ ਸਭ ਗੋਬਿੰਦ ਫਿਰ ਸਭ ਗੋਬਿੰਦ ਸਭ ਗੋਬਿੰਦ ਬਿਨ ਨਹੀਂ ਕੋਈ ਇਹ ਗੱਲ ਕਿੱਥੇ ਜਾਊਗੀ ਕਿੱਥੇ ਜਾਊਗਾ ਉੱਤੇ ਦੀ ਗਲਤੀ ਅੰਗਲ ਮੂੰਹ ਨਾਲੇ ਪੜਦੀ ਥੱਲੇ ਗਈ ਹੋਈ ਨਹੀਂ ਇਹ ਗੱਲਾਂ ਸਭ ਬੂਝ ਨੇ ਬਾਣੀ ਸਾਡੇ ਮੂੰਹ ਬੂਝ ਐ ਥੱਲੇ ਹੈ ਉਹ ਨਹੀਂ ਜਿਹੜੇ ਬਨਾਰਸ ਕੇ ਠੱਗਦੇ ਉਹ ਵੀ ਐਵੇਂ ਕਰਦੇ ਹੁੰਦੇ ਸੀ ਇਹ ਉਹਨਾਂ ਦੀ ਰੀਤ ਹੈ ਜਿਹੜੀ ਅਸੀਂ ਕਰ ਰਹੇ ਹਾਂ ਬਨਾਰਸ ਕੇ ਠੱਗਾਂ ਦੇ ਚੇਲੇ ਉਹਨਾਂ ਦੀ ਰੀਤ ਹੈ ਸਾਡੇ ਕੋਲ ਉਹ ਕੀ ਕਰਦੇ ਹੁੰਦੇ ਚਿੱਟੇ ਜਨ ਕੇ ਕੱਪੜੇ ਬੈੜੇ ਚਿੱਤ ਕਠੋਰ ਜਿਓ ਤਿੰਨ ਮੁਖ ਨਾਮ ਮੂ ਮੂ ਜੇ ਨਾਮ ਉਹਨਾਂ ਦੇ ਥੱਲੇ ਨਹੀਂ ਅਸਰ ਕਰਦਾ ਥੱਲੇ ਜਾਣੇ ਨਹੀਂ ਦਿੰਦੇ ਲੋ ਪਜਾ ਉੱਧਰ ਜੇ ਜਾਵੇ ਧਰਤੀ 'ਚ ਬੀਜ ਤਾਓਗੇ ਧਰਤੀ ਤੋਂ ਤਾਂ ਛੇ 6 ਚੁੱਚਾ ਰੱਖਿਆ ਵੀ ਇੱਕ ਫੁੱਟ ਵੀ ਧਰਤੀ ਤੋਂ ਉੱਚਾ ਪਿਆ ਧਰਤੀ 'ਚ ਜੰਮੇ ਕਿਵੇਂ ਜੜ ਵੀ ਧਰਤੀ ਨਾਲ ਲੱਗੇ ਉਹਦੀ ਇੱਥੇ ਰੱਖਿਆ ਹੈ ਇੱਥੇ ਧਰਤੀ ਹੈ ਥੱਲੇ ਕਿਵੇਂ ਜੰਮੂਗਾ ਜੇ ਥੱਲੇ ਜਾਂਦਾ ਹੀ ਤੈਨੂੰ ਮੁਖ ਨਾਮ ਨਾਮ ਦਾ ਮੂਹਰੇ ਵਿੱਚ ਰੱਖਿਆ ਹੈ ਧਰਤੀ ਹਿਰਦੇ ਜਾਣ ਨਹੀਂ ਦਿੱਤਾ ਜੰਮੂ ਕੇ ਬਿਨਾ ਨਾ ਉਪਜੈ ਦੂਜੇ ਵਿਆਪੇ ਚੋਰ ਜਿਉ ਮਾਇਆ ਵਿਆਪੀ ਹੋਈ ਆ ਉਹਨਾਂ ਨੂੰ ਮਾਇਆ ਜ ਔਗਣ ਵਧ ਰਹੇ ਨੇ ਔਗਣ ਵਧਾ ਰਹੇ ਨੇ ਲੋਭ ਵਧਿਆ ਹੋਇਆ ਹੈ ਅਹੰਕਾਰ ਵਧਿਆ ਹੋਇਆ ਹੈ ਉਹ ਵਧਿਆ ਹੋਇਆ ਸੇ ਮੂਲ ਨਾ ਬੁੱਝੇ ਆਪਣਾ ਆ ਮੂਲ ਬੁੱਝਦੇ ਜੇ ਥੱਲੇ ਜਾਂਦਾ ਮੂਲ ਤਾਂ ਇਹਦੇ ਨਾਲ ਬੁੱਝਣਾ ਸੀ ਆਪਣਾ ਮੂਲ ਪਛਾਣ ਮੂਲ ਨਾ ਬੁੱਝੇ ਆਪਣਾ ਸੇ ਪਸ਼ੂਆ ਸੇ ਢੋਰ ਜਿਓ ਸਾਰੇ ਸਿੱਖਾਂ ਦਾ ਹੀ ਹਾਲ ਹੈ ਬਿਲਕੁਲ ਪਸ਼ੂ ਨੇ ਢੋਰ ਨੇ ਇਹ ਅੱਜ ਸਾਡੇ ਤੇ ਲਾਗੂ ਨੇ ਉਦੋਂ ਚਾਹੇ ਉਹਨਾਂ ਤੇ ਲਾਗੂ ਹੋਣ ਅੱਜ ਅਸੀਂ ਬਾਣੀ ਪੜ੍ਹਦੇ ਹਾਂ ਅਸੀਂ ਵਿਦਵਾਨ ਵੀ ਅਸੀਂ ਸਭ ਕੁਝ ਹਾਂ ਅਸੀਂ ਆਪਣੇ ਆਪ ਨੂੰ ਸੰਤ ਵੀ ਮੰਨਦੇ ਹਾਂ ਅਸੀਂ ਸਿੱਖ ਵੀ ਮੰਨਦੇ ਹਾਂ ਉਦੋਂ ਤਾਂ ਗੁਰੂ ਅਮਰਦਾਸ ਸਿੱਖਾ ਹੋਰ ਕੋਈ ਸਿੱਖਾ ਹੀ ਨਹੀਂ ਉਹ ਕਿਸੇ ਹੋਰ ਨੂੰ ਕਹਿ ਰਹੇ ਨੇ ਜਿਹੜੇ ਸੰਤ ਨੇ ਜਿਹਨਾਂ ਨੂੰ ਉਹ ਉਪਦੇਸ਼ ਦਿੰਦੇ ਨੇ ਸਮਝਾ ਵੀ ਦਿੰਦੇ ਨੇ ਮੰਨਦੇ ਨਹੀਂ ਉਹਨਾਂ ਨੂੰ ਕਹਿ ਰਹੇ ਨੇ ਅੱਜ ਅਸੀਂ ਕਿਹਨੂੰ ਕਹਾਂਗੇ ਜਿਹੜੇ ਨਿਤਨੇਮੀ ਨੇ ਜਿਹੜੇ ਬਾਣੀ ਪੜ੍ਹਦੇ ਨੇ ਜਿਹੜੇ ਵਾਲਾ ਫੇਰਦੇ ਨੇ ਜਿਹੜੇ ਗੁਰਬਾਣੀ ਤੋਂ ਕੁਝ ਲੈਣਾ ਚਾਹੁੰਦੇ ਨੇ ਬਾਣੀ ਨੂੰ ਗੁਰੂ ਮੰਨਦੇ ਨੇ ਅੱਜ ਉਹਨਾਂ ਨੂੰ ਕਹਾਂਗੇ ਅੱਜ ਉਹਨਾਂ ਨੂੰ ਕਹਾਂਗੇ ਹੋਰ ਕਿਹਨੂੰ ਕਹਾਂਗੇ ਅੱਜ ਚਿੱਟੇ ਕੱਪੜੇ ਵਾਲੇ ਸੰਤ ਨੇ ਅਸੀਂ ਵੀ ਚਿੱਟੇ ਪਾ ਪਾਉਂਦੇ ਸਾਰੇ ਚਿੱਟੇ ਪਾ ਲੈਂਦੇ ਕੱਪੜੇ ਦੇ ਚਿੱਟੇ ਦੀ ਜਗ੍ਹਾ ਦੂਏ ਵੀ ਪਾ ਲਓ ਪਰ ਚਿੱਤ ਬਣੇ ਕਠੋਰ ਦੇ ਨਾਲ ਉਹ ਵੀ ਤੇ ਸ਼ਰਤ ਹੈ ਸਿਰਫ ਬਾਣੀ ਮੂੰਹ ਮੂੰਹ 'ਚ ਰਹੇ ਥੱਲੇ ਨਾ ਜਾਣ ਦਈਏ ਜਿਹੜਾ ਮੂੰਹ ਦੇ ਵਿੱਚ ਨਾਮ ਰੱਖਦਾ ਨਾ ਥੱਲੇ ਉਹਦਾ ਅਸਰ ਨਹੀਂ ਜਾਣ ਦਿੰਦਾ ਮੰਨਦਾ ਨਹੀਂ ਹੈ ਉਹਦੇ ਵਾਸਤੇ ਭਗਤੀ ਹੈ ਪਾਠ ਮੂੰਹ ਨਾਲ ਕਰਦੇ ਆ ਬੰਦੇ ਹੈ ਨਹੀਂ ਅਸਰ ਕੋਈ ਨਹੀਂ ਦੱਸੋ ਦੇ ਵਾਸਤੇ ਇਹ ਸੀ ਅੱਜ ਸਾਡੇ ਤੇ ਹੀ ਲਾਗੂ ਹੈ ਸਭ ਕੁਝ ਅੱਜ ਸਾਡੇ ਤੇ ਲਾਗੂ ਹੈ ਕਿਸੇ ਵੇਲੇ ਕਿਸੇ ਹੋਰ ਤੇ ਹੋਊਗਾ ਪੱਬੇ ਭਾਲੇ ਸੇ ਫਲ ਪਾਵੇਂ ਪੱਬੇ ਭਾਲੇ ਸੇ ਫਲ ਪਾਵੇਂ ਗੁਰਪ੍ਰਸਾਦੀ ਜਿਨ ਕੋ ਭਾਉ ਪਿਆ ਗੁਰਪ੍ਰਸਾਦੀ ਜਿੰਨ ਜਿਨ ਕੋ ਭਾਉ ਪਿਆ ਜਿਨ੍ਹਾਂ ਨੂੰ ਥੋੜਾ ਗਿਆਨ ਮਿਲਿਆ ਸਮਝ ਲੱਗੀ ਡਰ ਪੈ ਗਿਆ ਭਈਆ ਜੀਵਨ ਚਲਿਆ ਜਾਊਗਾ ਕੌਡੀ ਬਦਲੇ ਫਿਰ ਪਤਾ ਨਹੀਂ ਕਦੋਂ ਨੰਬਰ ਆਉਣਾ ਕਿ ਨਹੀਂ ਆਉਣਾ ਕਿ ਬਹੁਤ ਔਖਾ ਚਾਂਸ ਮਿਲਿਆ ਹੋਇਆ ਹੈ ਜਿਹਨੂੰ ਇਹ ਜੀਵਨ ਦੀ ਸਮਝ ਆ ਗਈ ਇਹਦੀ ਕੀਮਤ ਦੀ ਸਮਝ ਆ ਗਈ ਔਰ ਮਾਇਆ ਦੀ ਬਹੁਤ ਹੀ ਮਾਇਆ ਦੀ ਵੀ ਸਮਝ ਆ ਗਈ ਵੇ ਤਾਂ ਕੁਝ ਵੀ ਨਹੀਂ ਹੈ ਉਹ ਢੋਲਦਾ ਬੱਕੀ ਨਹੀਂ ਢੋਲਦਾ ਉਹ ਖੋਜ ਕਰਦਾ ਪੱਬਾ ਭਾਲਾ ਸੇ ਫਲ ਪਾਵੇਂ ਸੇ ਫਲ ਪਾਵੇਂ ਫਲ ਉਹਨੂੰ ਮਿਲਣਾ ਹੈ ਜਿਹੜਾ ਭਾਲੂਗਾ ਤੇ ਅਸੀਂ ਤੇ ਭਾਲਣ ਵਾਲੀ ਗੱਲ ਨਹੀਂ ਅਸੀਂ ਤਾਂ ਐਤ ਮਰਿਆਦਾ ਜੇ ਗੱਲ ਲਿਖੀ ਹੋਣੀ ਕਿਉਂ ਨਹੀਂ ਲਿਖੀ ਕਿਉਂਕਿ ਰਹਿਤ ਮਰਿਆਦਾ ਬਣਾਉਣੇ ਵਾਲੇ ਹੀ ਮਨਮੁਖ ਤੇ ਸਾਰੇ ਸਾਰੇ ਮਨਮੁਖ ਗੁਰਬਾਣੀ ਦਾ ਉਹਨਾਂ ਨੂੰ ਏਬੀਸੀ ਦਾ ਵੀ ਨਹੀਂ ਸੀ ਪਤਾ ਸੋਝੀ ਹੋਈ ਨਹੀਂ ਸੀ ਨਹੀਂ ਉਹ ਸਿਰਫ ਬਾਣੀ ਪੜਨ ਦੀ ਗੱਲ ਨਾ ਕਰਦੇ ਪੰਜ ਬਾਣੀ ਦੇ ਪਾਠ ਦੀ ਆਹ ਗੱਲ ਕਰਦੇ ਭੱਬਾ ਭਾਲਾ ਜੋ ਰਾਂ ਰਹਿਤ ਬਣਾਇਆ ਜੈ ਜੀ ਬਣਾਈ ਉਹ ਜੀ ਸਾਡੇ ਕੋਲ ਸਿੱਖੀ ਜੈਸੀ ਸਾਡੀ ਰਹਿਤ ਬਣਾਇਆ ਉਸੇ ਸਿੱਖੀ ਹੈ ਉਹ ਉਹਨਾਂ ਵਾਲੀ ਸਿੱਖੀ ਹੈ ਰਹਿਤ ਮਰਿਆਦਾ ਵਾਲੀ ਗੁਰੂ ਵਾਲੀ ਸਿੱਖੀ ਨਹੀਂ ਹੈ ਗੁਰੂ ਤਾਂ ਸੀ ਪੰਜ ਪਿਆਰਿਆਂ ਨੂੰ ਗੁੱਡੀ ਬੈਠੇ ਜੋ ਉਹਨਾਂ ਨੇ ਗੱਲ ਕਹੀ ਉਹ ਮੰਨੀਆ ਤਾਂ ਮੰਨੀ ਨਹੀਂ ਇਹ ਪੰਜ ਪਿਆਰਿਆਂ ਦੇ ਉਪਦੇਸ਼ ਵਾਲੀ ਸਿੱਖੀ ਹੈ ਸਾਡੇ ਕੋਲ ਗੁਰਬਾਣੀ ਵਾਲੀ ਸਿੱਖੀ ਨਹੀਂ ਹੈ ਬਾਕੀ ਅਸੀਂ ਬਕਵਾਸ ਕਰਦੇ ਹਾਂ ਸਾਰਾ ਝੂਠ ਬੋਲਦੇ ਹਾਂ ਫਰੇਮ ਕਰਦੇ ਹਾਂ ਬਾਣੀ ਗੁਰੂ ਕਹਿ ਕੇ ਜੇ ਬਾਣੀ ਗੁਰੂ ਹੈ ਰਹਿਤ ਬਰਿਆਦਾ ਕਾਦੀ ਹੈ ਫਿਰ ਉਹ ਤਾਂ ਬਾਣੀ ਦੇ ਖਿਲਾਫ ਹੈ ਉਹਨੂੰ ਪੜ ਕੇ ਛੱਡੋ ਪਰੇ ਫਿਰ ਉਹਨੂੰ ਪੜ ਕੇ ਛੱਡੋ ਪੰਜ ਪਿਆਰਿਆਂ ਦੀ ਗੱਲ ਨੂੰ ਖਤਮ ਕਰੋ ਰੱਦ ਕਰੋ ਉਹਨੂੰ ਬਕਵਾਸ ਬਕਵਾਸ ਕੀਤਾ ਉਹਨੂੰ ਖਤਮ ਕਰੋ ਇਹ ਤੇ ਲਿਓ ਪੰਜ ਪੈਰੇ ਕੀ ਗੱਲ ਪੰਜ ਪੈਰੇ ਕਿਹੜੇ ਉਹ ਜੀਰਾ ਨੇ ਪੰਜ ਪੈਰੇ ਅੰਮ੍ਰਿਤ ਛਕਾਉਂਦੇ ਨੇ ਤੁਹਾਨੂੰ ਰੋਜ਼ ਇਹੀ ਦਲੀਲ ਦਿੰਦੇ ਨੇ ਪੰਜ ਪਿਆਰੇ ਕਹਿੰਦੇ ਨੇ ਵੈਗਰੂ ਵੈਗਰੂ ਕਰੋ ਗੁਰੂ ਦਾਸ ਕਿੱਥੇ ਕਹਿੰਦੇ ਵੈਗਰੂ ਵੈਗਰੂ ਕਰੋ ਕੀ ਤਾਂ ਪੁੱਛ ਕੇ ਗਿਆ ਪੰਜ ਪਿਆਰੇ ਦੇ ਆਪਣੀ ਮਰਜ਼ੀ ਕੀਤੀ ਉਹ ਗੁਰੂ ਇੱਥੇ ਹੈ ਉਹ ਗੁਰੂ ਨੇ ਉਹ ਗੁਰੂ ਦੇ ਪਿਆਰੇ ਨੇ ਗੁਰੂ ਦੇ ਪਿਆਰੇ ਤਾਂ ਨੇ ਜੇ ਗੁਰੂ ਦੀ ਗੱਲ ਦੱਸਣ ਇਮਾਨਦਾਰੀ ਨਾਲ ਗੁਰੂ ਨਾਲ ਦਾ ਧਰੋ ਕਰਦੇ ਨੇ ਉਹ ਨਾਲੇ ਜਿਹੜਾ ਕੋਈ ਮੂਰਖ ਹੁੰਦਾ ਕਿਸੇ ਦੀ ਔਲਾਦ ਮੂਰਖ ਹੋਵੇ ਬਹੁਤ ਕਿ ਉਹ ਪਿਆਰਾ ਹੁੰਦਾ ਮੂਰਖ ਵੀ ਪਿਆਰਾ ਲੱਗਦਾ ਹੁੰਦਾ ਕਿਸੇ ਨੂੰ ਚਾਹੇ ਆਪਣੀ ਮੁੰਡਾ ਹੀ ਹੋਵੇ ਭਾਈਓ ਹੋਵੇ ਕੁਝ ਵੀ ਹੋਵੇ ਸ੍ਰੀ ਚੰਦ ਕਿੰਨਾ ਪਿਆਰਾ ਲੱਗਦਾ ਸੀ ਨਾਨਕ ਨੂੰ ਕਿੰਨਾ ਪਿਆਰਾ ਲੱਗਦਾ ਸੀ ਅਸੀਂ ਅੰਦਰ ਨਹੀਂ ਚੱਕੇ ਆਪਣੇ ਕਦੇ ਰਾਮ ਰਾਮ ਕਿੰਨਾ ਪਿਆਰਾ ਲੱਗਦਾ ਸੀ ਛੇਵੇਂ ਪਾਸ਼ਾ ਨੂੰ ਕਿੰਨਾ ਪਿਆਰਾ ਲੱਗਦਾ ਸੀ ਪਿਆਰੇ ਉਹ ਸੀ ਜਿਹੜੇ ਜਿਵੇਂ ਕਿਹਾ ਬਾਪ ਨੇ ਉਵੇਂ ਚੱਲੇ ਸਹਿਬਜ਼ਾਦੇ ਪਿਆਰੇ ਸੀ ਦਸਮ ਪਾਸ਼ਾ ਦੇਖਣਾ ਨਾ ਕਿਸੇ ਪਾਣੀ ਸੇ ਵਿਆਇਆ ਉਹ ਉਹ ਪਿਆਰੇ ਸੀ ਉਹਨਾਂ ਨੇ ਉਹ ਫੁੱਲ ਚੜਾਏ ਉਸ ਗੱਲ ਤੇ ਜਿਹੜੀ ਉਪਦੇਸ਼ ਦਿੱਤਾ ਸੀ ਅਜੀਤ ਸਿੰਘ ਔਰ ਜੁਝਾਰ ਸੇ ਪਿਆਰੇ ਸੀ ਉਹਨਾਂ ਨੇ ਜੋ ਰਵਾਇਤ ਸੀ ਆਪ ਕਿਹਾ ਜਗਰੂ ਬਹਿ ਜਾਣਾ ਬਾਪ ਨੂੰ ਨਹੀਂ ਕਹਿਣਾ ਪਿਆ ਵੀ ਤੁਸੀਂ ਜਾਓ ਭਾਈ ਹੁਣ ਕਹਿੰਦੇ ਅਸੀਂ ਜਾਣਾ ਆਪ ਕਾ ਹੋਈ ਤਾਂ ਕਿਹੜੇ ਸਿੱਖ ਨੇ ਕਿਹੜੀ ਸਿੱਖੀ ਦੀ ਗੱਲ ਕਰਦੇ ਨੇ ਸਿੱਖੀ ਕਿੱਥੋਂ ਆ ਜਵੇ ਗੁਰਬਾਣੀ ਕੀ ਕਹਦੀ ਹੈ ਤੁਸੀਂ ਕੀ ਕਰਦੇ ਹੋ ਗੁਰੂ ਇਹਨੂੰ ਮੰਨਦੇ ਹੋ ਝੂਠ ਕਾਦੇ ਬੋਲਦੇ ਹੋ ਫਰੇਵ ਕੀਤਾ ਗੁਰੂ ਨੂੰ ਅਸੀਂ ਫਰੇਵ ਔਰ ਕਰ ਰਹੇ ਹਾਂ ਫਰੇਵ ਜਾਣ ਕੇ ਅਸਲ 'ਚ ਸਿੱਖੀ ਕਾਦੀ ਹੈ ਸਿੱਖਾਂ ਸੀ ਗੁਰੂ ਦੇ ਹੈ ਹੀ ਨਹੀਂ ਸਿੱਖਾਂ ਸੀ ਜੋ ਗੋਲਕ ਦੇ ਸੱਚ ਇਹ ਹੈ ਅਸੀਂ ਗੋਲਕ ਦੇ ਸਿੱਖ ਗੋਲਕ ਦਾ ਹਿਸਾਬ ਹੈ ਗੋਲਕ ਖਾਤਰ ਨੋਕਰ ਰੱਖੇ ਨੇ ਗੋਲਕ ਖਾਤਰ ਰਜਿਸਟਰ ਨੇ ਗੋਲਕ ਖਾਤਰ ਕੰਪਿਊਟਰ ਨੇ ਗੋਲਕ ਦਾ ਹਿਸਾਬ ਹੈ ਬਜਟ ਕਿੰਨੇ ਦਾ ਕਿੱਥੇ ਲੱਗਿਆ ਲੱਗਿਆ ਕਿ ਨਹੀਂ ਲੱਗਿਆ ਲਾਹੌਰ ਸੀ ਤਾਂ ਦੌਰ ਸੀ ਤਾਂ ਇਹਨੂੰ ਕਿੰਨਾ ਮੰਨਿਆ ਕਿਸੇ ਨੇ ਕਿੰਨਾ ਨਹੀਂ ਮੰਨਿਆ ਇਹਦਾ ਹਿਸਾਬ ਹੈ ਕਿੱਥੇ ਜਿੰਨੇ ਮੁਲਾਜ਼ਮ ਨੇ ਸਭ ਗੋਲਕ ਦਾ ਹਿਸਾਬ ਰੱਖਣ ਵਾਲੇ ਨੇ ਗੁਰੂ ਦੀ ਗੱਲ ਦਾ ਹਿਸਾਬ ਰੱਖਣ ਵਾਲਾ ਹੈ ਕੋਈ ਤੁਹਾਡੇ 'ਚ ਕਿਸੇ ਗੁਰਦੁਆਰੇ 'ਚ ਵੀ ਪਿਛਲੇ ਸਾਲ ਪੋਜੀਸ਼ਨ ਕੀ ਸੀ ਸਿੱਖਾਂ ਦੀ ਅੱਜ ਪੋਜੀਸ਼ਨ ਕੀ ਹੈ ਇਹ ਢਹਿੰਦੀਆਂ ਕਲਾ ਵੱਲ ਨੂੰ ਕਿਉਂ ਜਾਂਦੀ ਹੈ ਸਿੱਖੀ ਰਿਜ਼ਲਟ ਕਿਉਂ 0% ਆ ਰਿਹਾ ਹੈ ਇਹਦਾ ਵੀ ਕਦੇ ਖਿਆਲ ਕੀਤਾ ਕਿੰਨੇ ਪਾਸ ਹੋ ਕੇ ਨਿਕਲੇ ਇਥੋਂ ਸਕੂਲ ਚੋਂ ਇਹ ਕੌਣ ਕਰੂਗਾ ਸਾਹਿਬ ਲੋੜ ਨਹੀਂ ਜੀ ਹੈ ਲੋੜ ਗੋਲ ਕਰੀਏ ਗੋਲ ਕਰਨਾ ਘਟ ਜਾਵੇ ਗੋਲ ਘਟ ਗਈ ਚਿੰਤਾ ਹੈ ਸਿੱਖੀ ਘਟ ਗਈ ਕੋਈ ਚਿੰਤਾ ਨਹੀਂ ਖਸਮ ਸੋੜ ਛੋੜ ਦੂਜੇ ਲੱਗੇ ਖਸਮ ਕੌਣ ਹੈ ਇਹ ਸੱਚ ਸਭਨਾ ਕਾ ਖਸਮ ਹੈ ਆਦ ਸੱਚ ਪਹਿਲਾਂ ਲਿਖਿਆ ਸੀ ਆਦ ਸੱਚ ਇਹਦੇ ਨਾਲ ਜੋੜਿਆ ਸੀ ਨਾ ਖਸਮ ਨਾਲ ਜੋੜਿਆ ਸੀ ਆਦ ਸੱਚ ਲਿਖ ਕੇ ਖਸਮ ਨਾਲ ਜੋੜਿਆ ਸੀ ਬਸ ਕਦੋਂ ਛੋੜ ਛੱਡਤਾ ਬਾਇਆ ਝੂਠੀ ਬਾਇਆ ਨਾਲ ਜੋੜ ਦੂਜੇ ਲਗੇ ਦੂਜੀ ਕੀ ਹੋਇਆ ਖਾਸਮ ਛੋੜ ਦੂਜੇ ਲੱਗੇ ਡੁੱਬੇ ਸੇ ਵੜ ਜਾ ਰਿਹਾ ਤੇ ਡੁੱਬਦੇ ਨਾਲ ਹੋਰ ਕੀ ਹੋਊਗਾ ਕਿਉਂ ਨਾ ਡੁੱਬਦੇ ਕਿਉਂ ਨਾ ਡੁੱਬਦੇ ਹੁਣ ਕੀ ਕਰਦੇ ਨੇ ਖੁੜੇ ਕਰਦੇ ਨੇ ਵੀ ਇੱਧਰ ਨੂੰ ਤਾਂ ਜਾਣਾ ਨਹੀਂ ਉਹ ਮੁੰਡੇ ਗਏ ਉਹ ਮੁੰਡੇ ਨੇ ਸਰ ਬਣਾ ਲਿਆ ਹੋਇਆ ਹੈ ਕਰਿਆ ਇਹਨਾਂ ਨੂੰ ਨਸ਼ੇ ਖਾਣ ਲੱਗੇ ਇਹਨੂੰ ਰੁਕ ਵੀ ਸਾਡੇ ਵੱਲ ਨੂੰ ਗੁਰਨਾਜ ਹੈ ਜਿਹੜੇ ਦਾੜੀ ਵਾਲੇ ਉਹੀ ਵੱਜੋ ਦਫਾ ਕਰੋ ਜਿਹੜੇ ਭੱਜ ਗਏ 40 ਮੁਕਤਾਂ ਦੀ ਮਗਰ ਗਿਆ ਤੇ ਕੋਈ ਉਹਨਾਂ ਨੂੰ ਲੈਣ ਬਲੋੜ ਗਿਆ ਸੀ ਕੋਈ ਇਹ ਲੋੜ ਆ ਪਿਆ ਕੇ ਉਹ ਛੱਡ ਕੇ ਚਲੇ ਗਏ ਸੀ ਅਨੰਦਪੁਰ ਸਾਹਿਬ ਤੇ ਕੋਈ ਮਗਰ ਗਿਆ ਸੀ ਭੇਜਿਆ ਸੀ ਉਹਨਾਂ ਦੇ ਤੁਸੀਂ ਉਹਨਾਂ ਦੀ ਵਰਗਾ ਤੇ ਭੇਜ ਹੋ ਦਬਾ ਹੁਣ ਦੇਣਾ ਚਲੇ ਗਏ ਜਾਣ ਦਿਓ ਦੁਨੀ ਜਾਂਦੇ ਕੋਈ ਮਗਰ ਗਿਆ ਸੀ ਭੱਜ ਗਿਆ ਭੱਜ ਗਿਆ ਤੁਸੀਂ ਕੀ ਲੈਣਾ ਉਹਨਾਂ ਤੇ ਤੁਸੀਂ ਆਪ ਕੀ ਕਰਦੇ ਹੋ ਆਪ ਸਿੱਖ ਬਣ ਜਾਓ ਜੇ ਪਲਟ ਕੇ ਉਹਨਾਂ ਨੇ ਪੁੱਛ ਲਿਆ ਨਸ਼ੇ ਵਾਲਿਆਂ ਨੂੰ ਵੀ ਤੁਸੀਂ ਕਹੇ ਜੇ ਸਿੱਖੋ ਤੁਹਾਡੇ ਪੱਲੇ ਕੀ ਹੈ ਕੀ ਜਵਾਬ ਦਵੋਗੇ ਤੁਸੀਂ ਗੁਰਬਾਣੀ ਤਾਂ ਨਸ਼ਾ ਦੇ ਖਿਲਾਫ ਕੋਈ ਗੱਲ ਕਹੀ ਹੋ ਨਹੀਂ ਹੋਈ ਤੁਸੀਂ ਕਾਹਤੇ ਕਹਿ ਰਹੇ ਹੋ ਜਿਹੜੇ ਨਸ਼ੇ ਦੇ ਖਿਲਾਫ ਗੁਰਬਾਣੀ ਨੇ ਉਂਗਲੀ ਉਠਾਈ ਹੈ ਉਹ ਤਾਂ ਤੁਸੀਂ ਪੀਂਦੇ ਹੋ ਜ਼ਿਆਦਾ ਸਾਡੇ ਨੂੰ ਵੀ ਦੁਰਮਤ ਮੱਧ ਜੇ ਪੀਵਤੇ ਅਸੀਂ ਦਾ ਧਰਮ ਛੱਡਤਾ ਜਿਹਨੇ ਛੱਡਤਾ ਲਾਗੂ ਨਹੀਂ ਉਹਦੇ ਤੇ ਕਾਨੂੰਨ ਲਾਗੂ ਨਹੀਂ ਤੁਸੀਂ ਧਾਰਮਿਕ ਹੋ ਤੁਸੀਂ ਦੁਰਮਤ ਮੱਧ ਕਿਉਂ ਪੀਂਦੇ ਹੋ ਅਸੀਂ ਜੋ ਮਰਜੀ ਪੀ ਅਸੀਂ ਨੇ ਧਰਮੇ ਛੱਡਤਾ ਇਹਦਾ ਸਿੱਖ ਨੇ ਅਸਤੀਫਾ ਦੇ ਦਿੱਤਾ ਗੁਰੂ ਨੂੰ ਅਸੀਂ ਤਾਂ ਬੇਮੁਖ ਤੁਸੀਂ ਤਾਂ ਬੇਮੁਖ ਨਹੀਂ ਤੁਸੀਂ ਕੀ ਕਰਦੇ ਹੋ ਜੇ ਪਲਟ ਕੇ ਉਹਨਾਂ ਨੇ ਤਾਂ ਫੇਰ ਕੀ ਜਵਾਬ ਦੇਣਗੇ ਕੱਢ ਰਹੇ ਜੇ ਖੜੇ ਨੇ ਉਹ ਨਹੀਂ ਖੜੇ ਜੋ ਕੋਈ ਕਢਾਉਣ ਵਾਲਾ ਮਿਲਿਆ ਨਹੀਂ ਨਾ ਜਿੰਨੇ ਸਿੱਖ ਦਾੜੀਆਂ ਵਾਲੇ ਨੇ ਕਿਰਪਾਨਾਂ ਵਾਲੇ ਨੇ ਉਹ ਮੁਲਜ਼ਮ ਨੇ ਜਿਹੜੇ ਛੱਡ ਗਏ ਸਿੱਖੀ ਨੂੰ ਉਹ ਮੁਲਜ਼ਮ ਨਹੀਂ ਹੈ ਤੇ ਛੱਡ ਗਏ ਜਿਹੜਾ ਫੌਜ ਦੇ ਵਿੱਚ ਨੌਕਰੀ ਤਨਖਾਹ ਲੈਂਦਾ ਉਹ ਚੱਲਦਾ ਫੌਜ 'ਚ ਜ਼ਿੰਮੇਵਾਰ ਉਹ ਹੈ ਗੋਲੀ ਦੇ ਬੂਰੇ ਉਹਨੇ ਜਾਣਾ ਸਿਵਲ ਵਾਲਿਆਂ ਤਾਂ ਚੱਕ ਸੋਨ ਪਿੱਛੇ ਭੱਜ ਜਾਣਾ ਸਿਵਲ ਵਾਲੇ ਤਾਂ ਨੌ ਘਟਾਇਆ ਸਾਡੇ ਤਾਂ ਵਾਹਦਾ ਨਹੀਂ ਲੜ ਲੋ ਉਹਨਾਂ ਤਾਂ ਪਿੱਛੇ ਜਾਣਾ ਸਮਾਨ ਚੱਕ ਕੇ ਵਿਚਾਰੀ 40 50 ਮੀਲ ਪਿੱਛੇ ਚਲੇ ਜਾਓ ਲੜਾਈ ਹੈ ਇੱਥੇ ਫੌਜੀ ਤਾਂ ਨਹੀਂ ਆ ਸਕਦਾ ਪਿੱਛੇ ਤੁਸੀਂ ਪਿੱਛੇ ਕਿਉਂ ਤੁਸੀਂ ਗੋਲੇ ਦੇ ਮੂਰੇ ਕਿਉਂ ਨਹੀਂ ਜਾਂਦੇ ਕਿੱਡੇ ਸ਼ੈਤਾਨ ਨੇ ਰੌਲਾ ਹੀ ਹੋਰ ਪਾਇਆ ਹੈ ਕਿਹੜੀ ਗੁਰਬਾਣੀ ਦੀ ਪੰਕਤੀ ਤੋਂ ਸਾਬਤ ਕਰੋਗੇ ਤੁਸੀਂ ਇਹ ਤੁਸੀਂ ਆਪਣੀ ਸਿੱਖੀ ਬਚਾ ਲਓ ਜਿਹੜੀ ਤੁਹਾਡੇ ਅੰਦਰ ਹੈ ਗੁਰਬਾਣੀ ਕਹਿੰਦੀ ਹੈ ਸਭ ਨਾਲ ਆਪੋ ਆਪਣੀ ਮੈਂ ਆਪਣੀ ਪਈ ਤੁਹਾਨੂੰ ਆਪਣੀ ਕਿਉਂ ਨਹੀਂ ਪਈ ਤੁਹਾਨੂੰ ਦੂਆ ਤੱਕ ਹੀ ਲੈਣ ਸਭ ਨਾਲ ਆਪੋ ਆਪਣੀ ਮੈਂ ਆਪਣੀ ਪਈ ਕੀ ਮਤਲਬ ਸੀ ਤੁਸੀਂ ਆਪਣੀ ਕਰੋ ਤੂੰ ਆਪਣੀ ਨਿਵੇੜ ਤੈਨੂੰ ਹੋਰ ਨਾਲ ਕੀ ਤੂੰ ਗਠੜੀ ਸੰਭਾਲ ਤੈਨੂੰ ਚੋਰ ਨਾਲ ਕੀ ਆਪਣੀ ਗਠੜੀ ਕਰ ਕੁਛ ਨਹੀਂ ਗੱਲਾਂ ਕਰਦੇ ਨੇ ਲੋਕਾਂ ਦੀ ਸਿੱਖੀ ਦੀ ਸਿੱਖ ਬਣਾ ਲੈਣਗੇ ਸਾਰਿਆਂ ਨੂੰ ਆਪੇ ਬਣ ਜਾਣ ਸਿੱਖ ਆਪੇ ਬਣ ਜਾਣ ਲੈਣਾ ਆਪ ਸਿੱਖ ਬਣਿਆ ਕਿਸੇ ਨੂੰ ਨਹੀਂ ਕਿਹਾ ਸਿੱਖ ਬਣੋ ਨੇ ਜਿੰਨਾ ਚਿਰ ਸਿੱਖ ਬਣ ਨਹੀਂ ਗਿਆ ਕਿਹਾ ਨਹੀਂ ਕਿਸੇ ਨੂੰ ਸਿੱਖ ਬਣ ਜੋ ਫਿਰ ਵੀ ਜਿਹੜਾ ਆ ਗਿਆ ਕੋਲ ਆਪੇ ਚੱਲ ਕੇ ਉਹਨੂੰ ਗਿਆ ਤੂੰ ਬਣ ਜਾ ਭਾਈ ਉਹ ਕਹਿੰਦਾ ਮੈਂ ਸਿੱਖ ਬਣਨਾ ਕਰੂ ਬਣ ਜਾ ਆਪੇ ਆਇਆ ਨਾ ਲੈਣ ਦਾ ਲੈਣ ਨਹੀਂ ਗਿਆ ਉਹਨੂੰ ਨਾਨ ਕੋ ਉਪਦੇਸ਼ ਕਰਨ ਜ਼ਰੂਰ ਗਿਆ ਸਾਰੇ ਨੂੰ ਦੱਸਣ ਗਿਆ ਸਰ ਇਹ ਮੰਨਿਆ ਨਾ ਮੰਨਿਆ ਉਹਦੀ ਬੰਦੀ ਛਿੱਟਾ ਦੇਤਾ ਜਿੱਥੇ ਜੰਮਿਆ ਦਾਣਾ ਜੰਮਿਆ ਨਾ ਜੰਮਿਆ ਨਾ ਸਹੀ ਦੱਸਣਾ ਫਰਜ਼ ਸੀ ਦੱਸ ਦਿੱਤਾ ਉਹਦੇ ਖਾਤਰ ਬੱਚੇ ਵੀ ਛੱਡਣੇ ਪਏ ਘਰ ਵੀ ਛੱਡਣਾ ਪਿਆ ਪੈਦਲ ਤੁਰਨਾ ਵੀ ਪਿਆ ਕਸ਼ਟ ਵੀ ਸਹਿਣਾ ਪਿਆ ਉਹ ਗੱਲ ਆਪਣੀ ਡਿਊਟੀ ਕੀਤੀ ਡਿਊਟੀ ਸੀ ਇੱਕ ਵਾਰ ਦੱਸਦਾ ਦੂਏ ਰੂਲ ਗੁਰੂ ਨੂੰ ਕਿਹਾ ਵੀ ਤੂੰ ਜਾਈ ਹੁਣ ਦੂਏ ਰੂਲ ਕਿਹਾ ਇਹਦੇ ਸੰਤ ਰੋਜੇ ਤੁਰੇ ਰਹਿੰਦੇ ਨੇ ਕੀ ਕਰਦੇ ਨੇ ਰੋਜ਼ ਤੁਸੀਂ ਕੀ ਕਰਦੇ ਆ ਜਿਹੜੇ ਅਸੀਂ ਜਲੂਸ ਕੱਢ ਕੇ ਕੀ ਕਰਦੇ ਰੋਜ਼ ਤੁਰੇ ਰਹਿੰਦੇ ਕੀ ਕਰ ਜਾਂਦੇ ਰੋਜ਼ ਫੇਰ ਕੋਈ ਨਹੀਂ ਗਿਆ ਫੇਰ ਗਏ ਡਿਮਾਂਡ ਤੇ ਫਿਰ ਗਏ ਨੇ ਡਿਮਾਂਡ ਤੇ ਗਏ ਜੇ ਡਿਮਾਂਡ ਆਈ ਹੈ ਕਿਤੋਂ ਸੰਗਤ ਦੀ ਫਿਰ ਗਏ ਫਿਰ ਦਾਇਰਾ ਨੇੜੇ ਲਈ ਰੱਖਿਆ ਜਾਂ ਫਿਰ ਕਿਤੇ ਹੋਰ ਵਜ੍ਹਾ ਨਾਲ ਜਾਣਾ ਪੈ ਗਿਆ ਜਿਵੇਂ ਪਟੜੇ ਜਾਣਾ ਪੈ ਗਿਆ ਸੀ ਕਿਤੇ ਜਾਣਾ ਪ੍ਰਚਾਰ ਤਾਂ ਉਹੀ ਕਰਦਾ ਉਹ ਵੀ ਖੇਡ ਪਰਮੇਸ਼ਰ ਨੇ ਵਰਤਾਈ ਸੀ ਚਲੇ ਗਏ ਪਟੜੇ ਹਜੂਰ ਸਾਹਿਬ ਵੀ ਜਾਣਾ ਪੈ ਗਿਆ ਸੀ ਅਖਰ ਪਹਾੜੇ ਵਿੱਚ ਤਾਂ ਸਭ ਨੂੰ ਚੱਲਣਾ ਹੀ ਪੈਣਾ ਗੁਰਨਾਨਕ ਨਾਨਕ ਮੱਥ ਕੇ ਗਏ ਉਹਨਾਂ ਦਾ ਟੂਰ ਪ੍ਰੋਗਰਾਮ ਸੀ ਸਾਰੇ ਨੂੰ ਦੱਸਣਾ ਉਹ ਜਿਹਾ ਪ੍ਰੋਗਰਾਮ ਟੂਰ ਕਿਸੇ ਦਾ ਨਹੀਂ ਸੀ ਬਾਅਦ ਚ ਉਹ ਦੱਸਿਆ ਇੱਕ ਵਾਰ ਸਾਨੂੰ ਪੱਪਾ ਪਾਲਾਂ ਸੇ ਫਲ ਪਾਵੇਂ ਸੇ ਫਲ ਪਾਵੇਂ ਗੁਰੂ ਪ੍ਰਸਾਦੀ ਜਿਨ ਕੋ ਲੋਕ ਭਾਲ ਦੇ ਤੇ ਨਾਨਕ ਨੇ ਭਾਲ ਲਿਆ ਦੱਸ ਕੇ ਆਇਆ ਸਾਰੇ ਸਾਧਨ ਹੈ ਨਹੀਂ ਸੀ ਹੋਰ ਕੋਈ ਹੁਣ ਤਾਂ ਸਾਧਨ ਨੇ ਅਖਬਾਰਾਂ ਛਾਪ ਦੋਗੇ ਤੁਸੀਂ ਟੈਲੀਵਿਜ਼ਨ ਤੇ ਦੱਸ ਦੋਗੇ ਇੰਟਰਨੈਟ ਤੇ ਪਾ ਦੋਗੇ ਉਦੋਂ ਸਾਧਨ ਹੈ ਨਹੀਂ ਸੀ ਕੋਈ ਸਾਧਨ ਇਹੀ ਸੀ ਫਿਰ ਜਾ ਕੇ ਬੈਠ ਕੇ ਸਮਝਾਉਣ ਵਾਲੀ ਉਹ ਗੱਲ ਸੀ ਜਿਹੜੇ ਤੋੜਦੇ ਨੇ ਭਾਲਦੇ ਨੇ ਲੱਭ ਲੈਂਦੇ ਨੇ ਉਹਨਾਂ ਨੂੰ ਫਲ ਪ੍ਰਾਪਤ ਹੋ ਜਾਂਦਾ ਇਹਦਾ ਮਤਲਬ ਕੁਝ ਕੱਲ ਭਾਲਣ ਵਾਲੀ ਹੈ ਖੋਜ ਦਾ ਵਿਸ਼ਾ ਹੈ ਨਾ ਪੜਨ ਦਾ ਵਿਸ਼ਾ ਨਾ ਪੜਨ ਦਾ ਵਿਸ਼ਾ ਪੜਨ ਔਰ ਪਾਠ ਪਿੱਛੇ ਚੱਲਦਾ ਸੀ ਪਾਠ ਪੜਿਓ ਪਿੱਛੇ ਚੱਲਦਾ ਸੀ ਉਹ ਤਾਂ ਖੱਡੜ ਕੀਤਾ ਹੋਇਆ ਜਿਹੜਾ ਅਸੀਂ ਅੱਜ ਬਣਾਇਆ ਹੋਇਆ ਉਹਨੇ ਅਖੰਡ ਪਾਠ ਇਹਨਾਂ ਰੱਖੇ ਨੇ ਲੋਕਾਂ ਨੇ ਪਿਆਰ ਬੁੱਧਰ ਸਾਹਿਬ ਚ ਕਾਹਦੇ ਵਾਸਤੇ ਰੱਖੇ ਨੇ ਪੈਸੇ ਵਾਸਤੇ ਪੈਸੇ ਵਾਸਤੇ ਰੱਖੇ ਨੇ ਆਮਦਨ ਕੀ ਇਹ ਕਹਿ ਨਹੀਂ ਸਕਦੇ ਵੀ ਇਹ ਬੰਦ ਕੀਤਾ ਗੁਰੂ ਨੇ ਅਸੀਂ ਨਹੀਂ ਕਰਨਾ ਕਿਉਂ ਕਰਦੇ ਕਿਉਂ ਨਹੀਂ ਕਰਦੇ ਭਾਈ ਮਨ ਮਾਇਆ ਹੱਥ ਬਕਾਨਾ ਮਨ ਮਾਇਆ ਦੇ ਹੱਥ ਵਿਕ ਚੁੱਕਿਆ ਇਹ ਸਾਰੇ ਇਹਨਾਂ ਸਿੱਖੀ ਵੇਚਦੀ ਵਾਇਆ ਬਟੇ ਸਿੱਖੀ ਤਾਂ ਵੇਚਦੀ ਇਹਨਾਂ ਨੇ ਰੌਲਾ ਪਾਉਂਦੇ ਨੇ ਉਹਨਾਂ ਦਾ ਜਿਹੜੇ ਨਸ਼ਾ ਖਾਂਦੇ ਨੇ ਜਿਹੜੇ ਕੇਸ ਨਹੀਂ ਰੱਖਦੇ ਜੇ ਭਲਾ ਉਹ ਕਹਿ ਦੇਣ ਵੀ ਅਸੀਂ ਤਾਂ ਬਗਾਵਤ ਕੀਤੀ ਹੈ ਤੁਹਾਡੇ ਖਿਲਾਫ ਸਿੱਖੀ ਦੇ ਅਸੀਂ ਗੁਰੂ ਨੂੰ ਬਦਨਾਮ ਨਹੀਂ ਕਰਨਾ ਇਹ ਜਿਵੇਂ ਸਿੱਖ ਅਸੀਂ ਬੜਾ ਨਹੀਂ ਚਾਹੁੰਦੇ ਗੁਰੂ ਬਦਨਾਮ ਹੁੰਦਾ ਜੇ ਤੁਸੀਂ ਕੀ ਜਵਾਬ ਦੇਣਗੇ ਹੈ ਕੋਈ ਜਵਾਬ ਅਸੀਂ ਕਿਰਪਾਨ ਵਾਲਿਆਂ ਦੇ ਖਿਲਾਫ ਬਗਾਵਤ ਕੀਤੀ ਹੈ ਸਿੱਖੀ ਦਾ ਸਾਨੂੰ ਗਿਆਨ ਨਹੀਂ ਇਹ ਜਾ ਜਾਣ ਅਸੀਂ ਦਾੜੀ ਰੱਖ ਕੇ ਨਹੀਂ ਕਰਦੇ ਗੁਰੂ ਬਦਨਾਮ ਹੁੰਦਾ ਸਾਡਾ ਗੁਰੂ ਨੂੰ ਲੋੜ ਪਊਗੀ ਫਿਰ ਅਸੀਂ ਆ ਜਾਗੇ ਤੁਹਾਡੇ ਪੂਰੇ ਰਹਾਂਗੇ ਦੇਖੋ ਲੋੜ ਪਊ ਫਿਰ ਤੁਹਾਡੇ ਪੂਰੇ ਰਹੋਗੇ ਰੱਗੇ 47 ਚ ਵੀ ਰਹੇ ਰਹੇ ਹੁਣ ਵੀ ਰਹਿਣਗੇ ਜੇ ਲੋੜ ਪੈ ਜੂ ਇਹਨਾਂ ਨੂੰ ਬੂਰੇ ਹੀ ਰਹਿਣਗੇ ਗੋਲਕਧਾਰੀ ਭੱਜਣਗੇ ਉਹਨਾਂ ਨੇ ਭੱਜਣਾ ਨਹੀਂ ਸਿਰ ਉਹੀ ਰਹਿਣਗੇ ਫਿਰ ਜੇ ਲੋੜ ਪਈ ਦੱਸਾਂਗੇ ਸਿੱਖੇ ਨਾ ਜੋ ਵਧੀਆ ਨਿਕਲਣਗੇ ਨਾ ਚੋਂ ਨਿਕਲਣ ਜਿਹੜੇ ਬਚੇ ਹੋਏ ਕੋਈ ਵੀ ਕੋਈ ਗੱਲਾਂ ਨਿਕਲੂ ਇਹਨਾਂ ਚੋਂ ਜੇ ਇਹ ਸਿੱਖੀ ਉਹ ਚਾਹੁੰਦੇ ਨੇ ਨਾ ਉਹ ਇਹਨਾਂ ਕੋ ਹੈ ਨਹੀਂ ਕੀ ਕਰਨਾ ਕੀ ਕਰਨਾ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਮਨਮੁਖ ਫਿਰੈ ਨਾ ਚੇਤੈ ਮੂੜੇ ਲੱਖ 84 ਫੇਰ ਪਿਆ ਮਨਮੁਖ ਫਿਰਦੇ ਨੇ ਮਨਮੁਖ ਨੇ ਸਾਰੇ ਫਿਰਦੇ ਨੇ ਫਿਰ ਵੀ ਨਹੀਂ ਜਾਗਦੇ ਸਭ ਬਾਣੀ ਕਹਿ ਰਹੀ ਹੈ ਕੋਈ ਜਾਗਦਾ ਕਿ ਪੜਦੇ ਨਹੀਂ ਕਿ ਜਿਹੜੇ ਗ੍ਰੰਥੀ ਨੇ بڑے بڑے ਇਹਨਾਂ ਦੇ ਤਖਤਾਂ ਦੇ ਲੱਗੇ ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਸਭ ਪਤਾ ਹੈ ਜਦ ਮਨ ਹਰਾਮੀ ਹੋ ਜਵੇ ਫਿਰ ਹੁਜਤਾਂ ਬਥੇਰੀਆਂ ਕਹਦੇ ਜੀ ਕੀ ਕਰੀਏ ਲੋਕਾਂ ਦੀ ਸ਼ਰਧਾ ਬੇਰੀ ਕਿਵੇਂ ਪੜਦੀ ਹੈ ਤੇ ਗੁਰੂ ਦੀ ਗੱਲ ਨੂੰ ਟਾਲ ਸਕਦੇ ਆ ਲੋਕਾਂ ਦੀ ਸ਼ਰਧਾ ਜਿਹੜੀ ਹੈ ਉਹਦਾ ਡਰ ਹੈ ਲੋਕਾਂ ਪਬਲਿਕ ਦਾ ਡਰ ਹੈ ਗੁਰੂ ਦਾ ਡਰ ਨਹੀਂ ਹੈ ਮਨ ਮੁਖਾਂ ਦਾ ਡਰ ਹੈ ਵੇ ਗੁਰਦੁਆਰੇ ਆਉਣ ਤੇ ਹਟ ਜਾਣਗੇ ਸਿੱਖੀ ਹੈ ਇਸ ਇਸ ਕੀ ਕਹਦੀ ਇਹਨੂੰ ਕੌਣ ਕਹਿੰਦਾ ਸਿੱਖੀ ਹੈ ਜੇ ਸਿੱਖੀ ਚਾਹੀਦੀ ਹੈ ਨਾ ਸਿੱਖੀ ਦੀ ਡੋਰ ਜੋੜ ਨਾਲ ਜੇ ਜੋੜਨੀ ਹੈ ਨਾ ਤਾਂ ਅਵਰ ਸਭ ਤੋੜਨੀ ਪਊਗੀ ਇਹ ਕਹਿੰਦੇ ਗੁਰੂ ਨਾਲ ਤੋੜ ਲੈਨੇ ਅਵਰ ਸੰਗ ਨਹੀਂ ਤੋੜਨੀ ਤੋੜ ਦੇ ਗਾਲੇ ਡਰਦੇ ਹੋ ਮਨਮੁਖ ਰੋ ਮਨਮੁਖ ਕੇਰੀ ਦੋਸਤੀ ਮਾਇਆ ਦਾ ਸਰਬੰਧ ਮਾਇਆ ਦਾ ਸਰਬੰਧ ਇਹ ਤਾਂ ਫਿਰ ਮਾਇਆ ਦਾ ਸਰਬੰਧ ਹੈ ਗੋਲਗ ਦੇ ਸਿੱਖੋ ਤੁਸੀਂ ਗੁਰੂ ਦੇ ਕਿੱਥੇ ਹੋ ਕਿਹੜੀ ਗੱਲ ਬਚੀ ਹੈ ਜਿਹੜੀ ਗੁਰਬਾਣੀ ਚ ਨਹੀਂ ਹੈ ਇਹਨਾਂ ਦੇ ਬਖੀਏ ਦੇੜ ਦਿੰਦੀ ਹੈ ਬਾਣੀ ਝੂਠਿਆਂ ਦੇ ਬਚਣਾ ਕਿੱਥੋਂ ਕਿੱਥੋਂ ਜਿੰਨਾ ਚਿਰ ਚੁੱਪ ਸੀ ਚੁੱਪ ਸੀ ਸੰਗਤ ਪੁੱਛੂ ਇਹਨਾਂ ਤੇ ਉਹ ਪੁੱਛਣਗੇ ਜਿਹਨਾਂ ਤੇ ਇਹ ਤਵੇ ਲਾਉਂਦੇ ਨੇ ਬੋਨੇ ਹੋ ਗਏ ਨਸ਼ੇ ਖਾਂਦੇ ਨੇ ਉਹ ਪੁੱਛਣਗੇ ਇਹਨਾਂ ਇਹ ਦੋ ਜਵਾਬ ਹੁਣ ਇਹ ਜਵਾਬ ਦੇਣ ਹੁਣ ਜਿਹੜੇ ਜਵਾਬ ਮੰਗਦੇ ਰਹੇ ਨੇ ਨਾ ਆਪ ਜਵਾਬ ਦੇਣ ਹੁਣ ਥੋੜੀ ਸਿੱਖੀ ਕਿੱਥੇ ਹੈ ਤੁਹਾਡੇ ਕੋਲ ਕੀ ਆ ਦਿਖਾਓ ਤੁਸੀਂ ਸੱਪ ਬੜੇ ਮਾਇਆ ਤੇ ਬੈਠੇ ਹੋ ਫੜ ਕੱਢ ਕੇ ਇਹ ਸਿੱਖੀ ਮਨਮੁਖ ਫਿਰੇ ਨ ਚੇਤੈ ਮੂੜੇ ਲੱਖ 84 ਫੇਰ ਪਿਆ ਮਨਮੁਖ ਫਿਰੇ ਨ ਚੇਤੈ ਮੂੜੇ ਮੂਰਖ ਨੇ ਗਿਆਨੀ ਬਣੇ ਫਿਰਦੇ ਨੇ ਬਾਣੀ ਇਹਨਾਂ ਨੂੰ ਮੂਰਖ ਬੰਦੀ ਹੈ ਲੱਖ 84 ਫੇਰ ਪਿਆ ਅਗਲੀ 84 ਫੇਰ ਤਿਆਰ ਹੈ ਤੁਹਾਡੇ ਵਾਸਤੇ ਤੁਸੀਂ ਲੋਕਾਂ ਨੂੰ ਕੀ ਉਪਦੇਸ਼ ਕਰ ਤੁਸੀਂ ਆਪਣੇ ਆਪ ਨੂੰ ਬਚਾ ਲਿਓ ਸਿੱਖੀ ਵੀ ਰੱਖੀ ਲੋਕਾਂ ਵਾਸਤੇ ਲੋਕਾਂ ਵਾਸਤੇ ਨਹੀਂ ਰੱਖੀ ਲੋਕਾਂ ਨੂੰ ਧੋਖਾ ਦੇਣ ਵਾਸਤੇ ਰੱਖੀ ਹੈ ਮਾਇਆ ਵਾਸਤੇ ਰੱਖੀ ਹੈ ਸਿੱਖੀ ਜੇ ਤੁਸੀਂ ਸਿੱਖ ਹੁੰਦੇ ਤਾਂ ਸਿੱਖ ਤਾਂ ਸਾਰੀ ਦੁਨੀਆ ਬਣ ਜਾਂਦੀ ਅੱਜ ਜਿੰਨੇ ਸਿੱਖ ਨੇ ਦਾੜੀਆਂ ਵਾਲੇ ਜੇ ਸਿੱਖ ਹੁੰਦੇ ਰਾ ਜੋ ਅੱਧੇ ਵੀ ਹੁੰਦੇ ਚੌਥਾ ਹਿੱਸਾ ਵੀ ਹੁੰਦੇ ਸਾਰੀ ਦੁਨੀਆ ਸਿੱਖ ਬਣ ਜਾਂਦੀ 15 ਭਗਤ ਹੋਏ ਨੇ ਉਹ ਵੀ ਐਡੇ ਟਾਈਮ ਨਹੀਂ ਹੋਏ ਸਾਰੀ ਦੁਨੀਆ ਹਲਾ ਕੇ ਰੱਖਤੀ ਉਹਨਾਂ ਨੇ ਉਹਨਾਂ ਸਾਧਨ ਕੋਈ ਨਹੀਂ ਸੀ ਉਹਨਾਂ ਕੀ ਸਾਧਨ ਸੀ ਤੁਰ ਕੇ ਦੇ ਬਿਨਾਂ ਕਿਸੇ ਨੂੰ ਗੱਲ ਕਰਨ ਦਾ ਕੋਈ ਸਾਧਨ ਥਾ ਦੁਨੀਆ ਹਾਲਾਤੀ ਅੰਦਰੋਂ ਸਿੱਖਦੇ ਨਾ ਹੋ ਨਾਨਕ ਨਾਲ ਫੌਜ ਸੀ ਕੋਈ ਕੱਲਾ ਹੀ ਸੀ ਹੁੜਦੇ ਕੰਬਦੀ ਹੈ ਧਰਤੀ ਕਿਉਂ ਹੁੰਦੀ ਹੈ ਕੇ ਨਾਨਕ ਕਿਉਂ ਹੁੰਦੀ ਹੈ ਸੱਚ ਸੀ ਸੱਚ ਸੀ ਸੱਚ ਤਾਂ ਕੱਲਾ ਹੀ ਬਥੇਰਾ ਸੱਚ ਕੱਲਾ ਇੱਕ ਪਾਸੇ ਸਾਰੀ ਸ੍ਰਿਸ਼ਟੀ ਇੱਕ ਪਾਸੇ ਸੱਚ ਤਾਂ ਵੀ ਭਾਰੀ ਹੈ ਸੱਚ ਤਾਂ ਸਭ ਕੁ ਪੈਦਾ ਕੀਤਾ ਸੱਚ ਦਾ ਮਾਲਕ ਹੈ ਸੱਚ ਦਾ ਵਰਦਾ ਹੀ ਨਹੀਂ ਸੱਚ ਪ੍ਰਾਣਾ ਨਹੀਂ ਹੁੰਦਾ ਸੱਚ ਨੂੰ ਕਿਤੇ ਖਤਰਾ ਹੈ ਖਤਰਾ ਹੈ ਝੂਠ ਨੂੰ ਝੂਠ ਖਰਬੂਜਾ ਸੱਚ ਸ਼ੁਰੀ ਖਰਬੂਜਾ ਸ਼ੁਰੀ ਦੇ ਸਿਰ ਤੋਂ ਤਾਂ ਖਰਬੂਜਾ ਗਿਆ ਛੁਰੀ ਖਰਬੂਜਾ ਸੜੋਤਾ ਖਰਬੂਜਾ ਗਿਆ ਝੂੜਦਾ ਖਰਬੂਜਾ ਦੇ ਦੇਣ ਜਵਾਬ ਹੁਣ ਇਹ ਗੱਲਾਂ ਗੁਰਬਾਣੀ ਤੇ ਆਧਾਰਿਤ ਕਰਨ ਵਾਲੀਆਂ ਸੀਆਂ ਜੇ ਤੁਸੀਂ ਕਿਸੇ ਨੂੰ ਮੁਲਜ਼ਮ ਬਣਾਉਣਾ ਤਾਂ ਗੁਰੂ ਦੇ ਗੁਰੂ ਮੁਲਜ਼ਮ ਬਣਾਵੇ ਤੁਸੀਂ ਕੌਣ ਉਹਨੇ ਮੁਲਜ਼ਮ ਬਣਾਉਣਾ ਮੈਂ ਕੌਣ ਉਹਨੇ ਮੁਲਜ਼ਮ ਬਣਾਉਣਾ ਮੈਂ ਖੁਦ ਵੀ ਮੁਲਜ਼ਮ ਹਾਂ ਜੇ ਮੈਂ ਨਹੀਂ ਚੱਲਦਾ ਸਾਰੇ ਮੁਲਜ਼ਮ ਅਸੀਂ ਆਪਣੀ ਕਮਜ਼ੋਰੀ ਨੂੰ ਆਪਣੇ ਗਰੇਬਾਨ ਦੇ ਵਿੱਚ ਕਿਉਂ ਨਹੀਂ ਝਾਕਦੇ ਨਹੀਂ ਝਾਕਦੇ ਸਿੱਖੀ ਛੱਡ ਜੋ ਫਿਰ ਵਧੀਆ ਗੱਲ ਇਹ ਹੈ ਗੁਰੂ ਨੂੰ ਬਦਨਾਮ ਕਰਨ ਦੀ ਬਜਾਏ ਕਿਰਪਾਨਾ ਲਾ ਕੇ ਟੰਗ ਦਿਓ ਸਤੀਫਾ ਦੇ ਗੁਰੂ ਨੂੰ ਵੀ ਸਾਡੇ ਬਸ ਦੀ ਗੱਲ ਨਹੀਂ ਸਿੱਖੀ ਤੇ ਚਰਣਾ ਜਿਨ੍ਹਾਂ ਦੇ ਬਸ ਦੀ ਗੱਲ ਉਹ ਕਿਰਪਾਨ ਰੱਖ ਲੈਣਗੇ ਬਾਕੀ ਛੱਡ ਜੋ ਬਤੇਰਾ ਹੋ ਲਿਆ ਪ੍ਰਚਾਰ ਬਤੇਰੀ ਬਦਲੋਬੀ ਵੀ ਦੇਤੀ ਤੁਸੀਂ ਛੱਡ ਦਿਓ ਬਾਕੀ ਕੋਈ ਲੋੜ ਨਹੀਂ ਬਹੁਤ ਦੀ ਇੱਕ ਨਾਨਕ ਨੇ ਸਿੱਖੀ ਪੈਦਾ ਕੀਤੀ ਹੈ ਕੋਈ ਬੰਦਾ ਹੋਰ ਪੈਦਾ ਕਰ ਲੂ ਆਪੇ ਹੋ ਜੂਗੀ ਇਹ ਨਹੀਂ ਕਿਤੇ ਜਾਂਦੀ ਇਹ ਕਿਤੇ ਨਹੀਂ ਜਾਂਦੀ ਹੈ ਜਿਹੜੇ ਤੁਸੀਂ ਰੌਲਾ ਪਾਉਣਾ ਤੁਹਾਡੇ ਕੋਲ ਤਾਂ ਹੈ ਉਹ ਨਹੀਂ ਤੁਸੀਂ ਤਾਂ ਕਾਰਨ ਨੂੰ ਸਿੱਖੀ ਦੀ ਖਤਮ ਕਰਦੇ ਜਿਨ੍ਹਾਂ ਨੂੰ ਫਿਕਰ ਹੈ ਕਾਰਨ ਉਹ ਨੇ ਸਿੱਖੀ ਨੂੰ ਖਤਮ ਕਰ ਦੇ ਜਿਹੜੇ ਰੌਲਾ ਪਾਉਂਦੇ ਨੇ ਸਿੱਖੀ ਹੈ ਨਹੀਂ ਅਸਲ ਦੇ ਵਿੱਚ ਸਿੱਖੀ ਨੂੰ ਖਤਮ ਕਰ ਦੇ ਕਾਰਨ ਉਹ ਆਪ ਨੇ ਐ ਜੇ ਸਿੱਖਾਂ ਦੀ ਲੋੜ ਨਹੀਂ ਗੁਰੂ ਨੂੰ ਜੇ ਫੜੇ ਫਿਰਦੇ ਨੇ ਵੀ ਮੈਂ ਕਰੋੜ ਰੁਪਏ ਦੀ ਜ਼ਮੀਨ ਬਣਾ ਲਈ ਝੂਠੀਆਂ ਸਾਖੀਆਂ ਸੁਣਾ ਕੇ ਤੁਸੀਂ ਸੱਚ ਤੋਂ ਕੀ ਲੈਣ ਜਿਹੜੇ ਕਹਿੰਦੇ ਹੁਣ ਵੀ ਮੈਂ ਕਰੋੜਾਂ ਰੁਪਏ ਦੀ ਜ਼ਮੀਨ ਬਣਾ ਲਈ ਝੂਠੀਆਂ ਸਾਖੀਆਂ ਸੁਣਾ ਕੇ ਸੱਚ ਨਾਲ ਕੀ ਬਣੂਗਾ ਜਿਹੜੇ ਦਰਬਾਰ ਸਾਹਿਬ ਦੇ ਗ੍ਰੰਥੀ ਇੰਨੀ ਗੱਲ ਕਹਿੰਦੇ ਹੁਣ ਆਪਣੇ ਮੂੰਹੋਂ ਉਹ ਸਿੱਖੀ ਦਾ ਪ੍ਰਚਾਰ ਕਰਨਗੇ ਇਹਨਾਂ ਦੀ ਦਾ ਉਹਨਾਂ ਦੇ ਅਸਲੇ ਸਿੱਖੀ ਦਾ ਪ੍ਰਚਾਰ ਹੋ ਜੂ ਸਿੱਖੀ ਨੂੰ ਖਤਮ ਕਰਨ ਦੇ ਜ਼ਿੰਮੇਵਾਰ ਨੇ ਸਾਰੇ ਜਿਹਨੇ ਲੀਡਰ ਨੇ ਔਰ ਜਿਹਨੇ ਪ੍ਰਚਾਰਕ ਨੇ ਜਿਹਨੇ ਇਹਨਾਂ ਦੇ ਉੱਤੇ ਬਿਠਾ ਲਏ ਨੇ ਸਭ ਜ਼ਿੰਮੇਵਾਰ ਇਹਦੇ ਆ ਕਿਸੇ ਵੀ ਧਰਮ ਨੂੰ ਜਦ ਖਤਮ ਕੀਤਾ ਉਹਦੇ ਮੰਨਣ ਵਾਲਿਆਂ ਨੇ ਖਤਮ ਕੀਤਾ ਦੁਆ ਨਹੀਂ ਕਰ ਸਕਦਾ 80 ਰੁਪਏ ਸਿੱਖ ਦੇ ਮੁੱਲ ਸਰਦਾ ਪਾ ਕੇ ਸਿੱਖੀ ਖਤਮ ਨਹੀਂ ਹੋਈ ਗੱਡਿਆਂ ਦੇ ਲੈ ਕੇ ਸਮਾਨ ਫਿਰਦੇ ਰਹੇ ਸਿੱਖੀ ਖਤਮ ਨਹੀਂ ਹੋਈ ਕੱਲੂ ਘਾਰਾ ਵੱਡਾ ਕਰ ਦਿੱਤਾ ਸਿੱਖੀ ਖਤਮ ਨਹੀਂ ਹੋਈ ਕੁੱਤਿਆਂ ਦੇ ਗੱਡ ਗੱਡ ਕੇ ਦਹੀਂ ਛੜ ਕੇ ਪ੍ਰਵਾਦ ਤੇ ਸਾਹਮਣੇ ਪਬਲਿਕ ਦੇ ਸਿੱਖੀ ਖਤਮ ਨਹੀਂ ਹੋਈ ਜਦ ਸਿੱਖਾਂ ਦਾ ਰਾਜ ਹੋ ਗਿਆ ਸਿੱਖੀ ਖਤਮ ਹੋ ਗਈ ਉਹਨਾਂ ਨੇ ਸਿੱਖੀ ਖਤਮ ਕਰਤੀ ਜਿਹਨਾਂ ਕੋਲ ਰਾਜ ਆਇਆ ਅੱਜ ਖਤਮ ਅੱਜ ਖਤਮ ਅੱਜ ਯੂਐਨਓ ਨੇ ਕਿਹਾ ਵੀ ਸਾਨੂੰ ਦੱਸੋ ਤੁਹਾਡੀ ਜਿਹੜੀ ਗੁਰਬਾਣੀ ਹੈ ਅਸਲੀ ਕਹਿੰਦੀ ਗੱਲ ਕੀ ਹੈ ਕਦੇ ਕੋਈ ਪਤਾ ਨਹੀਂ ਕੀ ਕਹਿੰਦੀ ਸਿੱਖੀ ਦਾ ਗੁਰਬਾਣੀ ਜੇ ਲਿਖੀ ਹੋਈ ਹੈ ਨਾ ਗੁਰਬਾਣੀ ਦੀ ਸਮਝੇ ਤਾਂ ਸਿੱਖੀ ਹੈ ਇਹਦਾ ਜਿਹੜਾ ਗਿਆਨ ਹੈ ਇਹਦੇ ਜਿਹੜੀ ਰੋਸ਼ਨੀ ਹੈ ਇਹਦੇ ਜਿਹੜੀ ਜੋਤ ਹੈ ਉਹੀ ਤਾਂ ਸਿੱਖੀ ਹੈ ਉਹਦੀ ਰੋਸ਼ਨੀ ਜੇ ਤਾਂ ਅਸੀਂ ਚੱਲਣਾ ਇਹਦੀ ਸਾਨੂੰ ਸਮਝ ਨਹੀਂ ਫਿਰ ਕਾਦੀ ਸਿੱਖੀ ਹੈ ਹੋਰ ਕਾਦੀ ਸਿੱਖੀ ਗੋਲ ਕਦੀ ਹੋਰ ਕਾਦੀ ਸਿੱਖੀ ਹੈ ਦਾੜੀ ਵਧਾਉਣ ਦੀ ਸਿੱਖੀ ਕਾਦੀ ਹੈ ਉਹ ਕਹਿੰਦੇ ਸਾਨੂੰ ਦੱਸੋ ਇਹ ਕਹਿੰਦੇ ਸਾਨੂੰ ਪਤਾ ਕੋਈ ਨਹੀਂ